ਆਦ ਕੋ ਕਵਨ ਵਿਚਾਰ ਕਥੀਲੇ ਸੁਨ ਕਹਾ ਘਰ ਵਸੋ ਬਸ ਗਿਆਨ ਕੀ ਮੁਦਰਾ ਕਵਨ ਕਥੀਲੇ ਘਟ ਘਟ ਕਵਨ ਨਿਵਾਸੋ ਆਦ ਕੋ ਕਵਨ ਵਿਚਾਰ ਕਥੀਲੇ ਆਦ ਕਹਾ ਘਰ ਵਸੋ ਆਦ ਕੋ ਕਵਨ ਵਿਚਾਰ ਕਥੀਲੇ ਜਿਹਨੂੰ ਆਦ ਕਹਿੰਦੇ ਨੇ ਆਦ ਇਹਦੇ ਵਿਚਾਰ ਤੱਕ ਇਹਦੇ ਬਾਰੇ ਕਿਵੇਂ ਦਸੀਏ ਜੇ ਆਦ ਨੂੰ ਐਕਸਪਲੇਨ ਕਰਨਾ ਹੋਵੇ ਆਦ ਬਾਰੇ ਕੋ ਦੱਸਣਾ ਹੋਵੇ ਤਾਂ ਕਿਵੇਂ ਦੱਸਿਆ ਕੀ ਦੱਸਾਂਗੇ ਇਹਦੇ ਬਾਰੇ ਜੋ ਆਦ ਆ ਉਹ ਹੈ ਨਹੀਂ ਦੱਸੂ ਕੌਣ ਕਿਸੇ ਚੀਜ਼ ਤੇ ਪਹਿਲਾਂ ਹੋਣ ਜਨਮ ਤੋਂ ਹੀ ਪਹਿਲਾਂ ਦੀ ਗੱਲ ਉਹ ਕਿਵੇਂ ਦੱਸੂ ਜੀਵ ਤਾਂ ਹੈ ਹੀ ਨਹੀਂ ਉਹਦਾ ਪੈਦਾ ਹੀ ਨਹੀਂ ਹੋਇਆ ਆਦ ਕੋ ਕਬਰ ਵਿਚਾਰ ਕਥੇਲ ਆਦ ਦਾ ਵਿਚਾਰ ਜੇ ਕਥਣਾ ਕਥਨ ਕਰਨਾ ਹੋਵੇ ਦੱਸਣਾ ਹੋਵੇ ਆਦ ਬਾਰੇ ਕਿਵੇਂ ਦੱਸਿਆ ਜਾ ਸਕਦਾ ਸੁਣਨ ਕਹਾ ਕਰ ਬਸੋ ਆਦ ਵਿੱਚ ਸੁਣਨ ਅਵਸਥਾ ਹੁੰਦੀ ਸੁਣਨ ਸਮਾਦ ਲਗਾਉਣ ਵਾਲਾ ਜਿਹਨੂੰ ਕਿਹਾ ਆਦ ਵਿੱਚ ਸੁਣਨ ਹੁੰਦਾ ਜੁਗਾਲ ਵਿੱਚ ਸਹਿਜ ਹੁੰਦਾ ਜੁਗਾਲ ਵਿੱਚ ਸੁਣਨ ਹੀ ਸਹਿਜ ਵਿੱਚ ਹੁੰਦਾ ਸਤਸਾ ਸਭ ਜਗ ਸਹਿਜ ਉਪਾਇਆ ਤੁਹਾਨੂੰ ਨੇ ਸਾਇਦ ਵਿੱਚ ਹੋ ਕੇ ਰਚਨਾ ਦਿੱਤੀ ਕ੍ਰੀਏਟਰ ਸੀ ਜਦੋਂ ਤੁਹਾਨੂੰ ਸੀ ਤੁਹਾਨੂੰ ਸੀ ਅਫੁਰ ਅਵਸਥਾ ਕੋਈ ਉਹਦੇ ਅੰਦਰ ਫੁਰਨਾ ਹੈ ਨਹੀਂ ਸੀ ਫੁਰਨਾ ਪੈਦਾ ਹੋਇਆ ਸ੍ਰਿਸ਼ਟੀ ਵਿੱਚ ਤਾਂ ਸੁਣਨਾ ਜਦੋਂ ਸੀ ਫੁਰਨਾ ਹੈ ਨਹੀਂ ਸੀ ਉਹਦੀ ਵਿਚਾਰ ਕਰਦੇ ਕਥਨ ਕਰੀਏ ਉਹਦੇ ਬਾਰੇ ਕੀ ਦਸੀਏ ਸੁਣ ਕਹਾ ਘਰ ਵਸੋ ਸੁਣ ਦਾ ਕਿਹੜੇ ਘਰ ਚ ਵਸਾ ਹੁੰਦਾ ਹੁਣ ਉਹਦੇ ਬਾਰੇ ਤਾਂ ਜਿਹੜਾ ਸੁਣ ਹੈ ਉਹੀ ਦੱਸੇ ਤਾਂ ਹੀ ਕਥਨ ਹੋਊਗਾ ਇਸ ਕਰਕੇ ਗੁਰਬਾਣੀ ਹੈ ਜਿਹੜੀ ਆਦਮੀ ਦੀ ਕਥਨ ਕੀਤੀ ਹੋਈ ਜੀ ਕ੍ਰੀਏਟਰ ਨੇ ਕਥਨ ਕਰਵਾਈ ਹੈ ਜਿਹਨੇ ਰਚਨਾ ਰਚੀ ਹੈ ਉਹਨੇ ਕਥਨ ਕਰਵਾਈ ਮੈਂ ਮੈਂ ਹਵਾ ਕਿਵੇਂ ਪੈਦਾ ਕੀਤੀ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤੇ ਸਾਜਿਆ ਉਦੋਂ ਉਹਦਾ ਜੀਵਤ ਹੈ ਜੀ ਇਹ ਗੱਲ ਕਿਹਨੇ ਦੱਸੀ ਉਹਨੇ ਦੱਸੀ ਜਿਹਨੇ ਜਿਹੜਾ ਸਾਨੂੰ ਤੋਂ ਸਹਿਜ ਵਿੱਚ ਆਇਆ ਉਦੋਂ ਤਾਂ ਇਹ ਗੱਲ ਆ ਜਦੋਂ ਸਾਨੂੰ ਤੋਂ ਸਹਿਜ ਵਿੱਚ ਆਇਆ ਸੁਣਨ ਵਾਲੇ ਉਹ ਨਹੀਂ ਉਹਨਾਂ ਨੂੰ ਕੋਈ ਦੱਸਿਆ ਸੁਣਨ ਵਾਲੇ ਕੁਝ ਨਹੀਂ ਅਰਬਦ ਨਰਬਦ ਤੱਦੂਗਾ ਰਹੀ ਹੈ ਉਹਦੇ ਬਾਰੇ ਦੱਸਿਆ ਕੁਝ ਨਹੀਂ ਉਹ ਕੀ ਦੱਸਣਾ ਸੀ ਦੱਸਣ ਵਾਲੀ ਗੱਲ ਵੀ ਕੀ ਸੀ ਉਹ ਕੋਈ ਆਦਮੀ ਸੁੱਤਾ ਪਿਆ ਸੁਪਨਾ ਵੀ ਨਹੀਂ ਆ ਰਿਹਾ ਕੀ ਦੱਸੂਗਾ ਉੱਠ ਕੇ ਕੀ ਦੱਸੂਗਾ ਸੁਪਨਾ ਆਇਆ ਤਾਂ ਸੁਪਨਾ ਦੱਸੂਗਾ ਰਾਤ ਨੂੰ ਜੇ ਆਇਆ ਤੇ ਸੁਪਨਾ ਵੀ ਨਹੀਂ ਆਇਆ ਦੱਸੂਗਾ ਕੀ ਕੁਝ ਵੀ ਨਹੀਂ ਦੱਸ ਸਕਦਾ ਦੱਸਣ ਵਾਲਾ ਉਹਨੂੰ ਹੁਕਮ ਪਾਰਾ ਹੀ ਉਹ ਵੀ ਹੈ ਨਹੀਂ ਜਦੋਂ ਆਪੇ ਉਹ ਸੁਣਦਾ ਤਾਂ ਆਪਣੇ ਬਾਰੇ ਵੀ ਨਹੀਂ ਜਾਣਦਾ ਉਹ ਦੱਸੂ ਦੱਸਣ ਵਾਲੀ ਗੱਲ ਵੀ ਉੱਥੇ ਕਿਹੜੀ ਬਸ ਮਨ ਗਿਆ ਹੈ ਇਹੀ ਦੱਸੂ ਫੋਟੋ ਕੋਈ ਹੈ ਨਹੀਂ ਇਹੀ ਦੱਸੂ ਉਹਨੇ ਤੋਂ ਕੰਮ ਕੀ ਦੱਸੋ ਕੋਈ ਹਲਚਲ ਹੈ ਨਹੀਂ ਇਹੀ ਦੱਸੂ ਨਾ ਤੇ ਬੈਰ ਵਿਰੋਧ ਹੈ ਨਾ ਕਾਮ ਵਿਰੋਧ ਹੈ ਨਾ ਲੋਭ ਹੈ ਹੀ ਨਹੀਂ ਯਾਰ ਕੁਝ ਦਸਰਾ ਤੇ ਕੀ ਹੈ ਦਸਰਾ ਵਾਲੀ ਗੱਲ ਰਹਿ ਕਿਹੜੀ ਗਈ ਹਾਂ ਉਹਦੀ ਹੋਂਦ ਹੈ ਹੋਂਦ ਹੈ ਜੋਤ ਦੀ ਹੋਂਦ ਹੈ ਪਰ ਜੋਤ ਵਿੱਚ ਫੁਰਨਾ ਕੋਈ ਨਹੀਂ ਜੋਤ ਦੀ ਹੋਂਦ ਹੈ ਇੱਛਾ ਕੋਈ ਨਹੀਂ ਵਰਨਾ ਇੱਛਾ ਹੀ ਹੁੰਦੀ ਇੱਛਾ ਕੋਈ ਨਹੀਂ ਇੱਛਾ ਹੋਈ ਸ੍ਰਿਸ਼ਟੀ ਦੀ ਰਚਨਾ ਦੀ ਸ੍ਰਿਸ਼ਟੀ ਸਾਜਣ ਦੀ ਇੱਛਾ ਹੋਈ ਤਾਂ ਸਾਜੀ ਉਹਨੂੰ ਕੁਝ ਇੱਛਾ ਲੱਗਿਆ ਭਾਣਾ ਹੋਇਆ ਪਾਇਆ ਉਹਨੂੰ ਕੁਝ ਹੋਰ ਕੀਤਾ ਭਾਏ ਨੂੰ ਭਾਣਾ ਕਹਿੰਦੇ ਆਦ ਕੋ ਕਵਣ ਵਿਚਾਰ ਕਰਕੇ ਲੈ ਸੁਣ ਕਹਾ ਕਰ ਵਸੋ ਸੁਣ ਕਹਾ ਕਰ ਵਸੋ ਕਹਾ ਕਰ ਕਹਾ ਨਹੀਂ ਕਿਹੜੇ ਕਰ ਸੁਣ ਕਹਾ ਕਰ ਵਸੋ ਕਹਾ ਇੰਦੀ ਦਾ ਲਫ਼ਜ਼ ਹੈ ਕਹਾ ਕਹਾ ਉਰਦੂ ਦਾ ਲਫ਼ਜ਼ ਹੈ ਕਹਾ ਤਾਂ ਉਰਦੂ ਦਾ ਲਫ਼ਜ਼ ਹੈ ਕਹਾ ਇੰਦੀ ਦਾ ਲਫ਼ਜ਼ ਹੈ ਬਿਜਲੀ ਕਾਲ ਜਾਲੇ ਨੂੰ ਕਹਦਾ ਵੀ ਪਤਾ ਉਹਨੂੰ ਪਤਾ ਵੀ ਦੋਏ ਲਫ਼ਜ਼ਾਂ ਵਿੱਚ ਫਰਕ ਕੀ ਹੈ ਕਹਾ ਨੂੰ ਕਹਾ ਪੜੀ ਜਾਂਦਾ ਨੇ ਕਹਾ ਨੂੰ ਕਹਾ ਪੜੀ ਜਾਂਦਾ ਦੋ ਅਲੱਗ-ਅਲੱਗ ਭਾਸ਼ਾਵਾਂ ਦੇ ਲਫ਼ਜ਼ ਨੇ ਕਹਾ ਲਫ਼ਜ਼ ਕਿਹੜੇ ਕਰਦੇ ਯੂਪੀ ਚ ਬੋਲਦੇ ਨੇ ਕਹਾ ਤਾਂ ਨੂੰ ਤਾਂ ਕਹੀ ਜਾਂਦੇ ਨੇ ਤਾਂ ਨੂੰ ਤਾਂ ਕਹੀ ਜਾਂਦੇ ਨੇ ਆਪਣੇ ਤਾਂ ਤਾਂ ਦੋ ਲਫ਼ਜ਼ ਨੇ ਅਲੱਗ-ਅਲੱਗ ਤਾਂ ਉਰਦੂ ਦਾ ਲਫ਼ਜ਼ ਹੈ ਤਾਂ ਹਿੰਦੀ ਦਾ ਲਫ਼ਜ਼ ਅਲੱਗ-ਅਲੱਗ ਭਾਸ਼ਾਵਾਂ ਦੇ ਲਫ਼ਜ਼ ਨੇ ਸੁਣ ਕਹਾ ਕਰ ਬਸ ਸੁਣ ਦਾ ਕਿਹੜੇ ਕਰ ਬਸ ਹੁੰਦੇ ਜਦੋਂ ਸੁਣਦਾ ਉਹ ਕਿਹੜਾ ਕਰ ਸੁਣਦਾ ਵਾਸਾ ਨਿਜ ਘਰ ਵਿੱਚ ਹੈ ਜਿੱਥੇ ਸੁਣਨਾ ਉਹ ਘਰ ਉਹੀ ਤਾਂ ਉਹਦਾ ਘਰ ਹੈ ਸੁਣਨ ਦਾ ਵਾਸਾ ਘਰ ਹੈ ਆਪਣੇ ਘਰ 'ਚ ਵਸਦਾ ਗਿਆਨ ਦੀ ਮੁਦਰਾ ਕਮਨ ਕਥੀਲੇ ਘਟ ਘਟ ਕਮਨ ਨਿਵਾਸੋ ਗਿਆਨ ਦੀ ਮੁਦਰਾ ਕਮਨ ਕਥੀਲੇ ਗਿਆਨ ਅਵਸਥਾ ਦੀ ਮੁਦਰਾ ਸਹਿਜ ਅਵਸਥਾ ਦੀ ਮੁਦਰਾ ਤੇ ਸੁਣਨ ਤੇ ਸਹਿਜ ਵਿੱਚ ਆਇਆ ਸਹਿਜ ਨੂੰ ਗਿਆਨ ਕੀ ਮੁਦਰਾ ਕਹੇ ਸਹਿਜ ਅਵਸਥਾ ਨੂੰ ਗਿਆਨ ਕੀ ਮੁਦਰਾ ਕਹੇ ਜਦੋਂ ਸੁਣ ਤੋਂ ਸਹਿਜ ਆਇਆ ਉਦੋਂ ਦੀ ਮੁਦਰਾ ਕੀ ਸੀ ਉਹਦਾ ਕਿਵੇਂ ਕਸਰ ਕਰੇਗੀ ਸੁਣ ਤੋਂ ਬਾਅਦ ਸਹਿਜ ਦੀ ਜਿਹੜੀ ਮੁਦਰਾ ਗਿਆਨ ਕੀ ਮੁਦਰਾ ਅੱਜ ਗਿਆਨ ਤੇ ਕਰਦੇ ਦੇ ਵਿੱਚ ਹੈ ਪਰਮੇਸ਼ਰ ਗਿਆਨ ਹੀ ਦੇ ਰਿਹਾ ਗੁਰੂ ਹੈ ਗੁਰੂ ਜਦ ਹੁੰਦਾ ਜਾਂ ਗਿਆਨ ਦੇ ਕਰਦੇ ਰਹਿੰਦਾ ਗਿਆਨ ਵੰਡ ਰਿਹਾ ਗਿਆਨ ਦੇ ਰਿਹਾ ਰੋਸ਼ਨੀ ਕਰ ਰਿਹਾ ਰੋਸ਼ਨੀ ਦੇ ਰਿਹਾ ਉਹਦਾ ਆਪਣਾ ਮਨ ਵੀ ਰੋਸ਼ਨ ਹੈ ਰੋਸ਼ਨੀ ਬਾਹਰ ਬਖੇਰ ਰਿਹਾ ਜਿਵੇਂ ਸੂਰਜ ਰੋਸ਼ਨੀ ਬਖੇਰ ਰਿਹਾ ਰੋਸ਼ਨੀ ਦੇ ਰਿਹਾ ਦੇ ਰਿਹਾ ਸ਼ਬਦ ਨਾਲ ਰੋਸ਼ਨੀ ਕਿਵੇਂ ਦੇ ਰਿਹਾ ਸ਼ਬਦ ਰੂਪ ਚ ਦੇ ਰਿਹਾ ਜਾਂ ਸ਼ਬਦ ਰੂਪ ਵਿੱਚ ਹੈ ਉਹ ਲਹਿਰ ਰੂਪ ਦੇ ਵਿੱਚ ਹੈ ਫਿਰ ਉਹ ਸਹਿਜ ਰੂਪ ਵਿੱਚ ਜਾਂ ਕ੍ਰੀਏਸ਼ਨ ਕਰ ਰਿਹਾ ਕੁਝ ਕਰ ਰਿਹਾ ਹੈ ਤੇ ਉਹ ਸਹਿਜ ਅਵਸਥਾ ਜੇ ਕੁਝ ਕਰਿਆ ਜਾ ਸਕਦਾ ਸੁੱਤਾ ਪਿਆ ਕੁਝ ਨਹੀਂ ਕਰ ਸਕਦਾ ਸੁੱਤਾ ਪਿਆ ਅਚਲ ਅਵਸਥਾ ਵਿੱਚ ਹੁੰਦਾ ਅਚਲ ਕੁਝ ਨਹੀਂ ਕਰ ਰਿਹਾ ਹੁੰਦਾ ਘਟ ਘਟ ਕਮਣ ਨਿਵਾਸੋ ਘਟ ਘਟ ਕਮਣ ਨਿਵਾਸੋ ਹਰ ਘਟ ਦੇ ਵਿੱਚ ਕਿਵੇਂ ਨਿਵਾਸ ਹੈ ਉਹਦਾ ਜੋਗੀਆਂ ਨੂੰ ਭਲੇਖਾ ਜੋਗੀਆਂ ਨੂੰ ਦਾਲ ਵਾਰੇ ਨਹੀਂ ਪਤਾ ਜੋਗੀ ਇਹ ਮਰਦ ਨੇ ਜਿਵੇਂ ਚੱਲ ਦੇਖਾ ਸਾਰੀ ਦੁਨੀਆ ਦੇ ਵਿੱਚ ਐ ਪਰਮੇਸ਼ਰ ਇੱਕ ਉਹੀ ਜੋਤ ਸਾਰਿਆਂ 'ਚ ਇਦਾਂ ਨਹੀਂ ਹੋਈ ਗੱਲ ਇਹ ਨਹੀਂ ਗੱਲ ਗੁਰਬਾਣੀ ਨੇ ਇਹ ਗੱਲ ਰੱਦ ਕੀਤੀ ਹੋਈ ਹੈ ਪਰ ਪਿੱਛੋਂ ਇਹ ਗੱਲ ਚੱਲੀ ਆਉਂਦੀ ਸੀ ਹੁਣ ਵੀ ਇਹੀ ਗੱਲ ਚੱਲਦੀ ਹੈ ਮੱਤਾਂ ਦੂਜੀ ਵਿੱਚ ਇਤੋਂ ਆ ਕੇ ਮਤ ਨਿਆਰੀ ਹੁੰਦੀ ਹੈ ਸਮੁੰਦਰ ਦੇ ਵਿੱਚ ਪਾਣੀ ਹੈ ਸਾਡੇ ਧਰਤੀ ਦੇ ਵੀ ਪਾਣੀ ਧਰਤੀ ਦੇ ਵਿੱਚ ਵੀ ਪਾਣੀ ਹੈ ਸਾਡੇ ਵਿੱਚ ਵੀ ਪਾਣੀ ਹੈ ਸਰੀਰਾਂ ਵਿੱਚ ਪਾਣੀ ਹੈ ਬੇਲ ਬੂਟਿਆਂ 'ਚ ਪਾਣੀ ਹੈ ਭਾਵੇਂ ਉਹ ਪਾਣੀ ਸਮੁੰਦਰ ਦਾ ਹੀ ਹੈ ਪਰ ਹੈ ਤਾਂ ਉਹ ਤੋਂ ਵੱਖਰਾ ਹੁਣ ਕਿਸੇ ਵੇਲੇ ਆਇਆ ਹੋਇਆ ਹੈ ਤਾਂ ਸਮੁੰਦਰ ਚ ਹੀ ਸਮੁੰਦਰ ਦੇ ਵਿੱਚ ਬੂੰਦਾਂ ਉੱਠਦੀਆਂ ਨੇ ਬੱਦਲ ਉੱਠਦਾ ਬਾਹਰ ਵਰਸ ਜਾਂਦਾ ਕੁਝ ਵਾਪਸ ਚਲੇ ਜਾਂਦਾ ਕੁਝ ਨਹੀਂ ਜਾਂਦਾ ਜਿਹੜਾ ਨਹੀਂ ਜਾਂਦਾ ਸਮੁੰਦਰ ਦੇ ਵਿੱਚ ਹੁੰਦਾ ਹੋਇਆ ਵੀ ਸਮੁੰਦਰ ਤੋਂ ਵੱਖਰਾ ਧਰਤੀ ਸਮੁੰਦਰ ਦੇ ਵਿੱਚ ਤੈਰਦੀ ਹੈ ਜੇ ਧਰਤੀ ਦੇ ਪਾਣੀ ਹੈ ਸਮੁੰਦਰ ਦੇ ਵਿੱਚ ਪਰ ਹੈ ਵੱਖਰਾ ਇਹ ਧਰਤੀ ਦੇ ਸਮੁੰਦਰ ਦੇ ਵਿੱਚ ਹੈ ਧਰਤੀ ਦੇ ਜਿਹੜੀ ਬੂੰਦ ਪਈ ਹੈ ਤਾਂ ਸਮੁੰਦਰ ਦੇ ਵਿੱਚ ਪਰ ਵਿੱਚ ਉਹਦੀ ਵੀ ਵੱਖਰੀ ਹੈ ਵਿਚਾਲੇ ਮਿੱਟੀ ਹੈ ਡਾਇਰੈਕਟ ਉਹਦੇ ਨੂੰ ਮਿਲੀ ਨਹੀਂ ਹੋਈ ਉਹ ਪਾਣੀ ਦੇ ਨਾਲ ਸਮੁੰਦਰ ਨਾਲ ਡਾਇਰੈਕਟ ਕੋਈ ਦਰਸ ਨਹੀਂ ਮਿਲਿਆ ਡਾਇਰੈਕਟ ਅਸੀਂ ਮਿਲੇ ਨਹੀਂ ਹੋਏ ਧਰਤੀ ਦੇ ਹੇਠਲਾ ਪਾਣੀ ਵੀ ਮੈਨੂੰ ਸਮੁੰਦਰ ਦਾ ਨਹੀਂ ਮਿਲਿਆ ਹੋਇਆ ਇਹ ਵੀ ਭਵ ਸਾਗਰ ਸੁਖ ਸਾਗਰ ਦੇ ਭਾਵੇਂ ਵਿੱਚ ਹੈ ਭਵ ਸਾਗਰ ਸੁਖ ਸਾਗਰ ਦੇ ਭਾਵੇਂ ਵਿੱਚ ਹੈ ਪਰ ਵਿੱਚ ਹੁੰਦਾ ਹੋਇਆ ਵੀ ਵੱਖਰਾ ਜਿਵੇਂ ਸਮੁੰਦਰ ਦਾ ਪਾਣੀ ਧਰਤੀ ਤੇ ਹੈ ਜਿਹੜਾ ਪਿਆ ਬੇਲ ਬੂਟਿਆਂ 'ਚ ਦਰਖਤਾਂ 'ਚ ਪਸ਼ੂ ਪੰਛੀਆਂ 'ਚ ਉਹ ਸਮੁੰਦਰ ਤੋਂ ਵੱਖਰਾ ਹੈ ਦਹਿਰਾਂ 'ਚ ਸੋਇਆਂ 'ਚ ਖੂਹ 'ਚ ਨਰਕਿਆਂ 'ਚ ਟਿਊਬਵੈਲਾਂ ਦੇ ਵਿੱਚ ਉਹ ਸਮੁੰਦਰ ਤੋਂ ਵੱਖਰਾ ਸਮੁੰਦਰ ਦੇ ਵਿੱਚ ਹੁੰਦਾ ਹੋਇਆ ਵੀ ਐਵੇਂ ਭਵ ਸਾਗਰ ਸੁਖ ਸਾਗਰ ਦੇ ਵਿੱਚ ਹੁੰਦਾ ਹੋਇਆ ਵੀ ਉਹ ਤਾਂ ਵੱਖਰਾ ਹੈ ਉਹਦਾ ਹੀ ਹਿੱਸਾ ਉਹਦੀ ਸਮਝ ਗੱਲ ਨਹੀਂ ਸਹਿਮਤ ਆਇਆ ਉਥੋਂ ਹੀ ਹੋਇਆ ਇਹ ਗੱਲ ਗੁਰਬਾਣੀ ਨੇ ਸਮਝਾਈ ਆ ਉਹ ਸਮਝਦੇ ਨੇ ਕੋਈ ਹੈ ਬਸ ਕਿਵੇਂ ਇੱਕ ਚੰਦ ਹੈ ਆਕਾਸ਼ ਦੇ ਵਿੱਚ ਸਰ ਇੱਥੇ ਘੜੇ ਘੜੇ ਭਰ ਕੇ ਰੱਖੇ ਨੇ ਪਾਣੀ ਦੇ ਇਹ ਕੋਈ ਬਰਤਨ ਚ ਪਾਣੀ ਹੈ ਉਹੀ ਚੰਦ ਸਾਰੇ ਬਰਤਨਾਂ ਚ ਚੰਦ ਤਾਂ ਇੱਕੋ ਹੈ ਇਸ ਤਰੀਕੇ ਨਾਲ ਜੋਤ ਇੱਕ ਨਹੀਂ ਹੈ ਜਿਵੇਂ ਚੰਦ ਉੱਤੇ ਇੱਕ ਬਿਲਕੁਲ ਗਲਤ ਹੈ ਉਹਦਾ ਵਰਮ ਤਾਂ ਇਹ ਕਹਿੰਦਾ ਜੀਵ ਜਦ ਇੱਥੇ ਨਹੀਂ ਆਇਆ ਜਦ ਵਿੱਚ ਰਲ ਗਿਆ ਜੀਵ ਦੀ ਹੋਂਦ ਖਤਮ ਹੋ ਇੱਥੇ ਫਸੇ ਨੇ ਸਾਰੇ ਤਾਂ ਉਹ ਕਹਿੰਦੇ ਨੇ ਵੀ ਜਿਹੜਾ ਮੁਕਤੀ ਹੋਣੀ ਆ ਤਾਂ ਡੁੱਬਣਾ ਡੁੱਬ ਕੇ ਵਰ ਜਾਣਾ ਮੁਕਤੀ ਹੋਣੀ ਨਾ ਚੋ ਜਾਣਾ ਉਹਦੀ ਹੋਂਦ ਖਤਮ ਇਦਾਂ ਦੀ ਜਿੰਨਾ ਪਾਣੀ ਦਰਿਆ ਦਾ ਜਾ ਕੇ ਚਲਾ ਜਾਂਦਾ ਸਮੁੰਦਰ 'ਚ ਪਾਣੀ ਰਹਿੰਦਾ ਜਮਾ ਹੋ ਜਾਂਦਾ ਜਿੰਨਾ ਨਿਕਲ ਜਾਂਦਾ ਉਹਨਾਂ ਘਟ ਜਾਂਦਾ ਜਿੰਨਾ ਚਲੇ ਜਾਂਦਾ ਉਹਨਾਂ ਜਮਾ ਹੋ ਜਾਂਦਾ ਪੜਦੀ ਉਹਨੂੰ ਨਿਕਲਦੀ ਚਾਹੇ ਇੱਥੇ ਰਹੇ ਚਾਹੇ ਸਮੁੰਦਰ 'ਚ ਰਹੇ ਵੱਖਰੀ ਵੱਖਰੀ ਪਾਣੀ ਦੀ ਹੋਂਦ ਹੈ ਧਰਤੀ ਦੇ ਵਿੱਚੋਂ ਮਿਸਾਲ ਦਿੱਤੀ ਜਿਵੇਂ ਧੂੜ ਦੇ ਧੂੜ ਉੱਡਦੀ ਹੈ ਧਰਤੀ ਤੋਂ ਕਰੋੜਾਂ ਧੂੜ ਦੇ ਕਣ ਉੱਡ ਜਾਂਦੇ ਨੇ ਧਰਤੀ ਤੋਂ ਉੱਤੇ ਆਖਰ ਆ ਕੇ ਧਰਤੀ ਦੇ ਡਿੱਕੇ ਧਰਤੀ ਦਾ ਹੀ ਹਿੱਸਾ ਬਣ ਜਾਂਦੇ ਨੇ ਜੇ ਧਰਤੀ ਤੇ ਆਲੇ ਧੂੜ ਟੇਲਦੀ ਤੇ ਧੂੜ ਤਾਂ ਹੁਣ ਹੈਗੀ ਆ ਅਸਮਾਨ 'ਚ ਵੀ ਹੈਗੀ ਜ਼ਰੂਰ ਵੀ ਧਰਤੀ ਤੇ ਵੀ ਹੈਗੀ ਆ ਹੈ ਗੱਲ ਧੂੜ ਦੇ ਗਨੂਕਿਆਂ ਨੇ ਧਰਤੀ ਬਣੀ ਹੋਈ ਹੈ ਬੂੰਦ ਬੂੰਦ ਤੇ ਸਾਗਰ ਬਣਿਆ ਹੋਇਆ ਹੈ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਜਿੰਨਾ ਪਾਣੀ ਸਾਗਰ ਚ ਅਡ ਹੋ ਗਿਆ ਵੱਖਰਾ ਵੱਖਰਾ ਧਰਤੀ ਤੇ ਡਿੱਗ ਪਿਆ ਜਿੰਨਾ ਵਾਪਸ ਚਲਾ ਗਿਆ ਦਰਿਆਵਾਂ 'ਚ ਗੁਰਦਰਿਆ ਤਾਂ ਹੀ ਗਿਆ ਜਿੰਨਾ ਕਿਸੇ ਵਿਚਾਰਧਾਰਾ ਨਾਲ ਗਿਆਨ ਦੀ ਵਿਚਾਰਧਾਰਾ ਨਾਲ ਕੇ ਵਾਪਸ ਚਲਾ ਗਿਆ ਚਲਾ ਗਿਆ ਦਰਿਆ ਦੇ ਵਿੱਚ ਜਿਹੜਾ ਬਚ ਗਿਆ ਬਚ ਗਿਆ ਇੱਥੇ ਰਹਿ ਗਿਆ ਇਹ ਗੁਣ ਚ ਖੁੱਲੀ ਚਾਹੁੰਦੇ ਨੇ ਜੋਗੀ ਤੂੰ ਇਹ ਵਿਚਾਰ ਇੱਥੇ ਆਵੇ ਉੜਦੇ ਨੇ ਸਾਰੀ ਉਹ ਨੂੰ ਪਤਾ ਅਸਲ ਤੇ ਗੱਲ ਸਮਝਣੀ ਚਾਹੁੰਦੇ ਆ ਜਿਹੜਾ ਹੈਗਾ ਉਹ ਕੀ ਚੀਜ਼ ਆ ਆਦ ਕੋ ਕਵਨ ਵਿਚਾਰ ਕਰਕੇ ਆਦ ਨੂੰ ਕਸਰ ਕਰਨਾ ਉਹ ਕਿਵੇਂ ਕਸਰ ਕਰਾਂਗੇ ਜਦ ਉਦੋਂ ਸਾਨੂੰ ਗਿਆਨ ਹੈ ਕਿ ਸਾਨੂੰ ਨਹੀਂ ਪਿਤਾ ਦਾ ਜਨਮ ਕੀ ਜਾਣਾ ਪੂਤ ਪੁੱਤ ਨੂੰ ਕਹੇ ਆਪਣੇ ਬਾਪ ਦਾ ਜਨਮ ਦੱਸੋ ਕਹਿੰਦਾ ਮੈਂ ਥਾਈ ਨਹੀਂ ਮੈਂ ਦੱਸਾਂ ਕਿਉਂ ਪਿਤਾ ਤੋਂ ਸੁਣ ਕੇ ਦੱਸ ਸਕਦਾ ਬਲਕਿ ਪਿਤਾ ਵੀ ਨਹੀਂ ਦੱਸ ਸਕਦਾ ਆਪਣੇ ਜਨਮ ਨੂੰ ਬਾਬੇ ਤੋਂ ਸੁਣ ਕੇ ਦੱਸੂਗਾ ਪਿਤਾ ਕਹਿੰਦਾ ਦੱਸੂਗਾ ਆਪਣੇ ਜਨਮ ਨੂੰ ਜੇ ਪਿਤਾ ਦਾ ਜਨਮ ਪੁੱਤ ਨੇ ਦੱਸਣਾ ਹੋਵੇ ਤਾਂ ਦੱਸੂ ਕੌਣ ਬਾਬਾ ਦੱਸੂ ਇਸ ਕਰਕੇ ਚਿੱਤ ਨਹੀਂ ਬੋਲਿਆ ਹੋਇਆ ਬੰਤਾ ਆਪਣੇ ਚਿੱਤ ਦੇ ਜਨਮ ਨੂੰ ਨਹੀਂ ਜਾਣਦਾ ਜਿੱਥੋਂ ਬੰਦੀ ਹੋਉਂਦਾ ਚਿੱਤ ਵੀ ਨਹੀਂ ਜਾਣਦਾ ਆਪਣੇ ਜਨਮ ਚਿੱਤ ਨੂੰ ਵੀ ਬਾਬਾ ਦੱਸਦਾ ਤੁਰਕੀ ਬਾਣੀ ਬਾਬੇ ਦੀ ਬਾਣੀ ਹੈ ਜਿਹੜੀ ਆ ਬਾਣੀ ਹੈ ਗੁਰਬਾਣੀ ਹੈ ਆ ਗੁਰਬਾਣੀ ਹੈ ਬਾਬੇ ਦੀ ਬਾਣੀ ਹੈ ਤੁਰਕੀ ਬਾਣੀ ਬਾਬੇ ਦੀ ਬਾਣੀ ਹੈ ਬਾਣੀ ਬਾਬੇ ਦੀ ਆ ਬਾਣੀ ਪਿਓ ਦੀ ਹੈ ਇਹ ਦੋਹਾਂ ਬਾਣੀਆਂ 'ਚ ਫਰਕ ਹੈ ਉਹਨੇ ਬੁਲਾਇਆ ਬਾਬੇ ਨੇ ਬੁਲਾਇਆ ਪਿਓ ਬੋਲੇ ਉਹ ਚੇਲੇ ਨੇ ਸੁਣਿਆ ਚੇਲਾ ਪੁੱਤੇ ਹੁੰਦਾ ਬਾਬੇ ਨੇ ਬੁਲਾਇਆ ਦੱਸਿਆ ਬਾਪ ਨੇ ਸੁਣਿਆ ਸੁਣ ਕੇ ਦੱਸਿਆ ਬਾਪ ਨੇ ਵੀ ਬਾਬੇ ਤੋਂ ਸੁਣ ਕੇ ਦੱਸਿਆ ਸੀ ਜੇ ਬਾਪ ਦੱਸ ਰਿਹਾ ਬਾਬੇ ਤੋਂ ਸੁਣ ਕੇ ਹੀ ਦੱਸ ਰਿਹਾ ਉਹਨੂੰ ਕੀ ਪਤਾ ਤਾਂ ਪੋਤੇ ਤੱਕ ਗੱਲ ਪਹੁੰਚਦੀ ਪੋਤਾ ਪ੍ਰਵਾਨ ਤਾਂ ਪੋਤਾ ਪ੍ਰਵਾਨ ਹੁੰਦਾ ਬਾਬੇ ਜੇ ਹੈ ਪੋਤਾ ਪ੍ਰਵਾਨ ਘਟ ਘਟ ਕੌਣ ਨਿਵਾਸ ਘਟ ਘਟ ਕਿਹਦਾ ਨਿਵਾਸ ਹੈ ਘਟ ਘਟ ਦੇ ਵਿੱਚ ਹਿਰਦੇ ਚ ਨਿਵਾਸ ਕਿਹਦਾ ਜਦੋਂ ਕਬੀਰ ਸਾਹਿਬ ਨੇ ਗੱਲ ਕੀਤੀ ਉਹਨੇ ਹੋਰ ਤਰੀਕੇ ਨਾਲ ਸੀ ਉਹ ਕਹਿੰਦਾ ਬਟਕ ਬੀਜ ਜਿਵ ਰਵ ਰਹੋ ਜਾ ਕੋ ਤੀਨ ਲੋਕ ਵਿਸਤਾਰ ਬਰੋਟਾ ਆਪਣੇ ਵਿੱਚ ਨਹੀਂ ਹੁੰਦਾ ਹਰੇਕ ਵਿੱਚ ਬਰੋਟਾ ਹੁੰਦਾ ਕਿ ਨਹੀਂ ਹੁੰਦਾ ਫਿਰ ਉਹ ਜਿਹੜਾ ਬਰੋਟਾ ਉਹ ਕਿੱਥੇ ਹੁੰਦਾ ਬਰੋਟਾ ਹੋਰ ਹੁੰਦਾ ਉਹ ਜਦ ਵੀ ਜਾਂਦਾ ਬਰੋਟਾ ਜਾਂਦਾ ਉਹ ਜਿਹਾ ਜਾਂ ਇਹ ਗੱਲ ਠੀਕ ਹੈ ਉਹ ਜਿਹਾ ਜਾਂਦਾ ਪਰ ਬਰੋਟਾ ਹੋਰ ਹੁੰਦਾ ਹਰ ਬੀਜ ਵਿੱਚ ਬਰੋਟਾ ਉਹੀ ਬਰੋਟਾ ਨਹੀਂ ਹੈ ਉਹ ਬਰੋਟਾ ਵੱਖਰਾ ਉਹ ਬਰੋਟਾ ਵੱਖਰਾ ਇਹ ਜਿਹੜਾ ਸਾਡੇ ਪਾਣੀ ਵੱਖਰਾ ਸੂਤਰ ਦਾ ਪਾਣੀ ਵੱਖਰਾ ਇਹ ਸਰੀਰ ਦਾ ਪਾਣੀ ਵੱਖਰਾ ਸੂਤਰ ਦਾ ਪਾਣੀ ਵੱਖਰਾ ਇਹ ਆਤਮਾ ਵੱਖਰੀ ਹੈ ਸੱਚਖੰਡ ਵਾਲੀ ਆਤਮਾ ਵੱਖਰੀ ਆਈ ਸੱਚਖੰਡ ਦੀ ਹੈ ਇਹ ਆਤਮਾ ਵੱਖਰੀ ਹੈ ਵਿਚਾਲੇ ਭਰਮ ਹੈ ਦੇ ਅਸਲ ਚ ਜਿਹੜਾ ਭਵ ਸਾਗਰ ਹੈ ਨਾ ਭਵ ਸਾਗਰ ਭਰਮ ਦਾ ਹੀ ਸਾਗਰ ਹੈ ਮਾਇਆ ਦਾ ਸਾਗਰ ਨਹੀਂ ਆ ਉਹ ਭਰਮ ਦਾ ਸਾਗਰ ਹੈ ਭਰਮੇ ਭੁਲਾ ਮਾਇਆ ਮਾਇਆ ਦਾ ਭੁਲਾ ਜਾਂਦਾ ਮਾਇਆ ਦਾ ਪਤਾ ਤਾਂ ਜਾਂਦਾ ਭਾਵੇਂ ਲਿਖਿਆ ਨਹੀਂ ਹੋਇਆ ਉਹ ਮਾਇਆ ਦਾ ਇਹਨਾਂ ਚ ਬਾਹਾਂ ਪਾਇਆ ਪਰਮ ਨੂੰ ਕੱਟਣ ਵਾਸਤੇ ਮਾਇਆ ਦਾ ਤਾਂ ਦਸਤਾ ਪਾਇਆ ਹੱਥਾ ਕੋਹੜੀ ਨੂੰ ਭਰਮ ਦਾ ਜਾਲ ਕੱਟਣ ਵਾਸਤੇ ਪਾਇਆ ਮਾਇਆ ਦੀ ਤਾਂ ਲੋੜ ਪਈ ਆ ਭਰਮ ਤੋਂ ਬਾਹਰ ਨਿਕਲਣ ਵਾਸਤੇ ਮਾਇਆ ਨੇ ਕਦੋਂ ਇਹਨੂੰ ਫੜਿਆ ਹੋਇਆ ਮਾਇਆ ਤਾਂ ਲੋੜ ਪਈ ਮਾਇਆ ਦਾ ਸਹਾਰਾ ਆਸ ਜੇ ਕੋੜੀ ਚ ਬਹਾਨਾ ਪਾਈਏ ਉਹ ਕਬਰ ਨਹੀਂ ਕਰਦੀ ਇਹ ਤਾਂ ਹੁਣ ਭਰਮ ਚ ਫਸ ਗਿਆ ਮਾਇਆ ਦੀ ਲੋੜ ਸਰੀਰ ਦੀ ਲੋੜ ਤਾਂ ਪਈ ਭਰਮ ਜਾਲ ਨੂੰ ਕੱਟਣ ਵਾਸਤੇ ਕੀ ਕਰ ਰਹੇ ਹਾਂ ਗਿਆਨ ਤੇਰੇ ਲੈ ਕੇ ਗਿਆਨ ਲੈ ਰਹੇ ਗੁਰਪ੍ਰਸਾਦ ਭਰਮ ਦਾ ਨਾਸ ਘਟਦਾ ਭਰਮ ਹੁਣ ਭਰਮ ਨੂੰ ਕੱਟਣ ਵਾਸਤੇ ਆ ਸਰੀਰ ਦੀ ਲੋੜ ਪਈ ਹੈ ਮਾਇਆ ਦਾ ਕੋਈ ਨਹੀਂ ਫੜਿਆ ਹੋਇਆ ਹੈ ਹਾਂ ਮਾਇਆ ਦਾ ਮੋਹ ਵਾਲੇ ਹਨ ਉਹ ਅਲੱਗ ਅਲੱਗ ਇਹ ਆਪ ਵਾਜਬੇ ਮਾਇਆ ਜੋ ਗੱਲ ਅਲੱਗ ਹੈ ਬਾਦਰ ਮੁਠੀ ਨਾ ਛੱਡੇ ਖਿੱਲਾਂ ਦੀ ਅਲੱਗ ਗੱਲ ਹੈ ਪਰ ਖਿੱਲਾਂ ਤਾਂ ਨਹੀਂ ਕਹਿੰਦੇ ਨਾ ਛੱਡ ਇਹ ਕੁਝ ਨਹੀਂ ਕਹਿੰਦੇ ਨਾ ਛੱਡ ਉਹ ਆਪ ਨਹੀਂ ਛੱਡਦਾ ਅਸੀਂ ਮਾਇਆ ਨੂੰ ਨਹੀਂ ਛੱਡਦੇ ਮਾਇਆ ਕੋਈ ਨਹੀਂ ਫੜਦੀ ਸਾਨੂੰ ਜਿਹੜੇ ਲੋਕ ਕਹਿੰਦੇ ਨੇ ਮਾਇਆ ਫੜਦੀ ਹੈ ਫਲਾਣਾ ਕਰਦੀ ਹੈ ਸਭ ਬਕਵਾਸ ਹੈ ਬਹਾਨੇਵਾਜੀ ਹੈ ਛੱਡਣੀ ਚਾਹੁੰਦੇ ਨਹੀਂ ਕਹਿੰਦੇ ਛੁੱਟਦੀ ਨਹੀਂ ਛੱਡਣੀ ਨਹੀਂ ਚਾਹੁੰਦੇ ਜੇ ਕਹਿੰਦੇ ਛੱਡਣੀ ਨਹੀਂ ਚਾਹੁੰਦੇ ਅਸੀਂ ਫਿਰ ਆਪ ਉਲਝਾ ਪੜਦੇ ਨੇ ਕਹਿੰਦੇ ਇਹ ਤਾਂ ਬਹੁਤ ਔਖੀ ਹੈ ਛੱਡ ਇਹ ਕਿੱਥੇ ਛੁੱਟਦੀ ਹੈ ਜੀ ਮਾਇਆ ਨਹੀਂ ਛੁੱਟਦੀ ਇਹਦੀ ਦੋਸ਼ ਮਾਇਆ ਨੂੰ ਦੇਤਾ ਦੂਜੇ ਨੂੰ ਦੋਸ਼ ਦਿੰਦਾ ਆਪਣੀ ਗਲਤੀ ਦਾ ਵੀ ਉਹ ਜੜ ਮਾਇਆ ਤੂੰ ਚੇਤਨ ਤੇਰੇ ਤੇ ਹਾਵੀ ਕਿਵੇਂ ਹੋਗੀ ਮਾਇਆ ਦਾ ਤੇਰੀ ਆਗਿਆਕਾਰੀ ਬਣਾ ਕੇ ਭੇਜੀ ਆਗਿਆਕਾਰੀ ਕਿੰਨੀ ਮਾਇਆ ਐਡੇ ਐਡੇ ਐਟਮ ਬੰਬ ਅਸੀਂ ਬਣਾ ਲਏ ਐਡੇ ਐਡੇ ਇੰਜਣ ਬਣਾ ਲਏ ਸ਼ਕਤੀਸ਼ਾਲੀ ਪਰ ਸਾਡੇ ਬਟਨ ਹੱਥ ਚ ਹੈ ਜਦ ਮਰਜ਼ੀ ਚਲਾਈਏ ਜਾਂ ਮਰਜ਼ੀ ਬੰਦ ਕਰ ਦਈਏ ਬਣਾਏ ਵੀ ਆਦਮੀ ਨੇ ਨਾ ਕੰਟਰੋਲ ਵੀ ਆਦਮੀ ਨੇ ਇਹ ਸਿਰਫ ਇਹਦਾ ਬਹਾਨਾ ਹੈ ਸ਼ੈਤਾਨੀ ਹੈ ਕਿ ਇਹ ਇਹ ਨਹੀਂ ਮੰਨਣਾ ਵੀ ਮੇਰੇ ਤੋਂ ਨਹੀਂ ਛੁੱਟਦੀ ਮੇਰੀ ਗਲਤੀ ਹੈ ਵੀ ਮੈਂ ਛੱਡਦਾ ਨਹੀਂ ਛੱਡਣੀ ਚਾਹੁੰਦਾ ਨਹੀਂ ਇਹਦੀ ਬਜਾਏ ਕਹਿੰਦਾ ਇਹ ਛੁੱਟ ਸਕਦੀ ਹੋ ਨਹੀਂ ਆਪਣੀ ਕਮਜ਼ੋਰੀ ਨੂੰ ਛਪਾਇਆ ਬਹੁਤ ਆ ਘੋੜੇ ਦੀ ਗ੍ਰਿਫਤ ਚ ਹਾਂ ਘਟਗੜ ਕਬਰ ਨਵਾਸੋ ਘਟਗੜ ਕਬਰ ਵਾਸੋ ਘਟਗੜ ਦੇ ਵਿੱਚ ਕੀ ਨਿਵਾਸ ਹੈ ਕਿਵੇਂ ਨਵਾਸ ਹੈ ਘਟਗੜ ਕੋਈ ਚੀਜ਼ ਦਾ ਕਿਵੇਂ ਨਵਾਸ ਹੈ ਜਿਵੇਂ ਹਰੇਕ ਚੀਜ਼ ਵਿੱਚ ਪਾਣੀ ਦਾ ਨਵਾਸ ਹੈ ਸਮੁੰਦਰ ਦੇ ਪਾਣੀ ਦਾ ਹਰੇਕ ਚੀਜ਼ ਦੇ ਵਿੱਚ ਨਵਾਸ ਹੈ ਜਿਵੇਂ ਸੂਰਜ ਤੋਂ ਕਿਰਨਾਂ ਸੱਚਖੰਡ ਤੋਂ ਕੁਝ ਕਿਰਨਾਂ ਆ ਗਈਆਂ ਅੰਸ਼ ਕਿਰਨਾਂ ਆ ਗਈਆਂ ਸਾਬਤ ਸੂਰਤ ਉਹਦੀ ਅਣਸ ਜਿਹੜੀ ਆ ਸਰੀਰ ਵਿੱਚ ਹੈ ਆ ਸਰੀਰ 'ਚ ਕੁਝ ਪਾਰਟ ਸਰੀਰ ਵਿੱਚ ਆ ਕੁਝ ਪਾਰਟ ਘਟ ਵਿੱਚ ਆ ਇੱਕੋ ਚੀਜ਼ ਦਾ ਪਾਰਟ ਹੈ ਇੱਕ ਦਾ ਪਾਰਟ ਹੈ ਪਰਮੇਸ਼ਰ ਇੱਕ ਨਹੀਂ ਹੈ ਇਹ ਗੱਲ ਗਲਤ ਹੈ ਪਰਮੇਸ਼ਰ ਇੱਕ ਨਹੀਂ ਹੈ ਪਰਮੇਸ਼ਰ ਅਨੇਕ ਤੋਂ ਇੱਕ ਬਣਿਆ ਹੋਇਆ ਉਹ ਅਨੇਕ ਤੋਂ ਇੱਕ ਹੈ ਇਹ ਜੀਵ ਇੱਕ ਤੋਂ ਦਾਲ ਹੈ ਰੇਖ ਦੀ ਹੈ ਜੀਵ ਸਿਰਫ ਇੱਕ ਇੱਕ ਤੋਂ ਦਾਲ ਹੋਇਆ ਹੈ ਸਾਰੇ ਹੀ ਦੇ ਦਾਲ ਇੱਕ ਇੱਕ ਤੋਂ ਸਿਰਫ ਦਾਲ ਹੋਇਆ ਹੈ ਉਹ ਏਕ ਇੱਕ ਇੱਕ ਏਕ ਦਾ ਅਨੇਕ ਇੱਕ ਇੱਕ ਇੱਕ ਦੇ ਸਬੂ ਜਿਹੜੇ ਸੀ ਸਾਬਤ ਸੂਰਤ ਉਹਨਾਂ ਤੋਂ ਇੱਕ ਕੀ ਹੈ ਇੱਛਾ ਇੱਕ ਹੈ ਉਹਦੀ ਸੋਚ ਕਹਿ ਉਹਦੀ ਰਾਇ ਕਹਿ ਉਹਦੀ ਸ਼ਕਤੀ ਕਹਿ ਉਹਦੀ ਉਹਦੇ ਚ ਇਖਤਲਾਫ ਨਹੀਂ ਕਿਤੇ ਹੈ ਮਤ ਭੇਦ ਨਹੀਂ ਹੈ ਮਤ ਇੱਕ ਹੈ ਉੱਥੇ ਪ੍ਰੇਮ ਇੱਕ ਹੈ ਸਾਰਾ ਉੱਥੇ ਜ਼ਬਰਦਸਤ ਹੈ ਜੀ ਬੜਾ ਛੋਟਾ ਹੈ ਜੀ ਈਰਖਾ ਦੁਸ਼ ਹੈ ਜੀ ਇਹ ਔਗਣ ਪਾੜਦੇ ਨੇ ਸਾਨੂੰ ਆਪਸ ਵਿੱਚ ਹੀ ਸੰਸਾਰ ਕੀ ਨੇ ਔਗਣ ਇਹ ਡਿਵਾਈਡ ਕਰਦੇ ਨੇ ਸਾਰੇ ਸੰਸਾਰ ਕੀ ਹੈ ਸਵਾਰਥ ਹੈ ਉਹ ਸਰੀਰ ਵਾਸਤੇ ਸਵਾਰਥ ਉੱਥੇ ਭੁੱਖ ਕੋਈ ਕਿਸੇ ਨੂੰ ਹੈ ਨਹੀਂ ਇੱਥੇ ਭੁੱਖ ਹੈ ਗਰਮੀ ਸਰਦੀ ਹੈ ਦੁੱਖ ਸੁੱਖ ਹੈ ਐ ਜਾਂ ਕੁਝ ਵੀ ਨਹੀਂ ਹੈ ਸੱਚਖੰਡ ਝਗੜਾ ਕਿਹੜੀ ਗੱਲ ਦਾ ਹੋਵੇ ਉੱਥੇ ਝਗੜੇ ਵਾਲੀ ਕੋਈ ਚੀਜ਼ ਨਹੀਂ ਇੱਥੇ ਕਿ ਝਗੜਾ ਇੱਥੇ ਵੀ ਮੁੱਕ ਸਕਦਾ ਹੈ ਅਮਾਨਤ ਦੇ ਵਿੱਚ ਖਿਆਨਤ ਹੈ ਜਿੰਨਾ ਚਿਰ ਉਹਨਾਂ ਨਾਲ ਝਗੜਾ ਜਿੰਨਾ ਚਿਰ ਪਰਕੀ ਵਸੂ ਨੂੰ ਆਪਣੀ ਮੰਨਦਾ ਉਹਨਾਂ ਚਿਰ ਝਗੜਾ ਉਹ ਮੰਨਦਾ ਆ ਸਾਡਾ ਗਿਆ ਆ ਸਾਡਾ ਦੇਸ਼ ਆ ਸਾਡਾ ਦੇਸ਼ ਆ ਸਾਡਾ ਦੇਸ਼ ਵੱਡੀਆਂ ਪਾਲੀਆਂ ਝਗੜੇ ਹੋਗੇ ਜੇ ਸਾਰੇ ਮੰਨਣ ਸਭ ਕੋ ਪਰਮੇਸ਼ਰ ਦਾ ਕੋਈ ਝਗੜਾ ਹੀ ਕਹਿੰਦੇ ਸਾਰੇ ਧਰਮ ਦੇ ਮੰਨਦਾ ਕੋਈ ਨਹੀਂ ਸਾਰੇ ਧਰਮ ਕਹਿੰਦੇ ਨੇ ਬੰਦੇ ਨੇ ਪਰ ਮੂੰਹ ਮੂੰਹ ਜੇ ਬੰਦੇ ਨੇ ਅੰਦਰੋਂ ਨਹੀਂ ਬੰਦੇ ਇਸ ਗੱਲ ਦੇ ਝਗੜੇ ਝਗੜੇ ਹੋਰ ਕਾਹਦੇ ਝਗੜੇ ਮਿਟ ਸਕਦੇ ਨੇ ਜੇ ਅੰਦਰੋਂ ਬੰਦੇ ਅੰਦਰੋਂ ਨਹੀਂ ਬੰਦੇ ਬਾਹਰੋਂ ਬੰਦੇ ਕਹਿੰਦਾ ਕੁਝ ਹੋਰ ਨੇ ਕਰਦੇ ਕੁਝ ਹੋਰ ਕਥਨੀ ਔਰ ਕਰਨੀ 'ਚ ਫਰਕ ਹੈ ਕਥਨੀ ਗ੍ਰੰਥਾਂ ਧਰਮ ਗ੍ਰੰਥਾਂ ਦੀ ਹੋਰ ਹੈ ਪ੍ਰੈਕਟੀਕਲ ਕੁਝ ਹੋਰ ਸਾਰੇ ਤਾਂ ਚਾਹੇ ਅਧੂਰਾ ਧਰਮ ਗਿਆਨ ਵੀ ਹੈ ਧਰਮ ਦਾ ਬਾਕੀ ਦਾ ਪਰ ਜਿੰਨਾ ਗਿਆਨ ਸਹੀ ਹੈ ਜੇ ਉਹਦੇ ਤੇ ਖੜੇ ਹੋ ਜਾਣ ਤਾਂ ਵੀ ਝਗੜੇ ਹੁੰਦੇ ਹਨ ਬਾਕੀ ਦਾ ਲੱਭ ਲੈਣ ਬੈਂਕ ਇਕੱਠੇ ਹੋ ਗਏ ਜਿਹੜੀ ਗੱਲ ਦਾ ਨਹੀਂ ਪਤਾ ਉੱਥੇ ਤਾਂ ਪਹੁੰਚ ਸਕਦੇ ਨੇ ਕਾਲ ਕਾ ਠਿੰਗਾ ਕਿਉਂ ਜਲਾਈਏ ਲੈ ਕਿਉਂ ਨਿਰਭਉ ਘਰ ਜਾਈਏ ਕਾਲ ਕਾ ਠਿੰਗਾ ਅਕਾਲ ਦਾ ਜਿਹੜਾ ਠੇਡਾ ਵੱਜਦਾ ਕਿਵੇਂ ਚੜੇ ਕਿਵੇਂ ਖਤਮ ਹੋ ਕਾਲ ਦਾ ਜਿਹੜਾ ਠੇਡਾ ਵੱਜਦਾ ਸਾਡੇ ਡੱਡਾ ਵੱਜਦਾ ਕਿਵੇਂ ਜਲ ਜਵੇ ਖਤਮ ਕਿਵੇਂ ਹੋ ਜਵੇ ਕਾਲ ਰਹੀ ਨਾ ਸਾਡੇ ਵਾਸਤੇ ਉਹਨਾਂ ਨੂੰ ਪੁੱਛੇ ਜੋਗੀਆਂ ਨੂੰ ਵੀ ਜਿੰਨਾ ਜਿਹੜਾ ਸਰੀਰ ਹੈ ਬੈਠੇ ਤਾਂ ਤੁਸੀਂ ਸਰੀਰ ਨਾਲ ਜੁੜੇ ਹੋ ਐਡਾ ਪਿੰਗਲਾ ਤਾਂ ਤੁਹਾਡੀਆਂ ਸਰੀਰ ਦੀਆਂ ਨੇ ਤੁਸੀਂ ਕਾਲ ਦੇ ਪਰੇ ਚਲੇ ਜਾਵੇ ਜਾਣਗੇ ਕਾਲ ਦਾ ਅਸਰ ਸਰੀਰ ਤੇ ਹੈ ਐਡਾ ਪਿੰਗਲਾ ਸੁਖਣਾ ਤੇ ਜੇ ਆਤਮਾ ਦੇ ਦਿਲ ਤੇ ਜਿਉਂ ਕਾਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਾਲ ਦਾ ਸਵਾਲ ਉਹਨਾਂ ਜਿਹੜਾ ਜਿੰਨਾ ਚਿਰ ਅਸੀਂ ਸਰੀਰ ਨਾਲ ਜੁੜੇ ਹੋਏ ਹਾਂ ਐਡਾ ਪਿੰਗਲਾ ਸੁਖਣਾ ਤਾਂ ਤੁਹਾਡੀ ਸਰੀਰ ਨਾਲ ਜੁੜੀ ਹੋਈ ਹੈ ਕਾਲ ਆਉਣਾ ਸਰੀਰ ਨੂੰ ਉਹਦਾ ਤੁਸੀਂ ਡਰਦੇ ਕਹਿੰਦੇ ਹੋ ਵੀ ਸਰੀਰ ਨੂੰ ਜਾਵੇ ਨਾ ਸਾਡਾ ਸੁਖੋ ਨਾ ਨਾੜੀ 'ਚ ਪਰਵੇਸ਼ ਹੋ ਜਵੇ ਫਿਰ ਕਾਲ ਦਾ ਕਿਵੇਂ ਜੜਾ ਲਓਗੇ ਤੁਸੀਂ ਇਹ ਕਹਿਣ ਤੋਂ ਬਾਅਦ ਵੀ ਜੋਗੀ ਦਾ ਹੈ ਵੀ ਸਾਡਾ ਸਰੀਰ ਮਰੇ ਹੀ ਨਾ ਸਰੀਰ ਕਰਕੇ ਕਾਲ ਆਵੇ ਹੀ ਨਾ ਇਹ ਕਿਵੇਂ ਪੋਸੀਬਲ ਹੋ ਜੂ ਜੋ ਉਪਜੋ ਸੋ ਬਿਨਸ ਹੈ ਸਰੀਰ ਉਪਜਿਆ ਹੈ ਤੂੰ ਆਪਣੀ ਗੱਲ ਕਰ ਆਤਮਾ ਲੈਵਲ ਤੇ ਵੀ ਮੇਰਾ ਕਾਲ ਨਾ ਹੋਵੇ ਤੂੰ ਸਰੀਰ ਤੇ ਕਾਲ ਨੂੰ ਮੈਂ ਕਹਿੰਦਾ ਤਾਂ ਸਰੀਰ ਦਾ ਠੇਕਾ ਲਿਆ ਇਹ ਜੜ ਚੀਜ਼ ਤੂੰ ਚੇਤਨ ਜੋਗੀ ਨੂੰ ਜੜ ਔਰ ਚੇਤਨ ਦਾ ਗਿਆਨ ਦੀ ਤਮੀਜ਼ ਹੈ ਕਿਉਂ ਜਲਾਈ ਜਲੇ ਕਿਉਂ ਨਿਰਭਉ ਕਰ ਜਾਈਏ ਕਿਉਂ ਨਿਰਭਉ ਕਰ ਜਾਈਏ ਕਾਲ ਦਾ ਸੰਭ ਭੈ ਹੋਵੇ ਹੀ ਨਾ ਰਹੇ ਨਾ ਫਿਰ ਨਿਰਭਉ ਹੋਦਾ ਜਿਨਾ ਜਰ ਕਾਲ ਦਾ ਡਰ ਹੈ ਨਿਰਭਉ ਹੋ ਨਹੀਂ ਸਕਦਾ ਇਹਦੀ ਤਾਂ ਗੱਲ ਸਾਰੇ ਬੰਦੇ ਨੇ ਸਹਿਜ ਸੰਤੋਖ ਦਾ ਆਸਣ ਜਾਣਾ ਹੈ ਕਿਉਂ छेदे ਬਹਿ रही है सहज संतोष का आसन ਜੇ ਸਹਿਜ ਔਰ ਸੰਤੋਖ ਦਾ ਆਸਣ ਇਹਨਾਂ ਗੱਲਾਂ ਦਾ ਪਤਾ ਹੈ ਉਹਨਾਂ ਨੂੰ ਜੋ ਨੂੰ ਸੁਣੀ ਹੋਈਆਂ ਨੇ ਸਹਿਜ ਔਰ ਸੰਤੋਖ ਸਹਿਜ ਗਿਆਨ ਅਵਸਥਾ ਜਾਗਰਤ ਅਵਸਥਾ ਜਾਗਰਤ ਅਵਸਥਾ ਹੀ ਸੰਤੋਖ ਦੀ ਅਵਸਥਾ ਜਿੰਨਾ ਚਿਰ ਸੁਪਨਾ ਉਹਨਾਂ ਚਿਰ ਮਾਇਆ ਸੁਪਨਾ ਸੱਚਾ ਲੱਗਦਾ ਹੈ ਸੰਸਾਰ ਸੰਸਾਰ ਸੁਪਨਾ ਜਿੰਨਾ ਜਰ ਸੁਪਨੇ ਦੀ ਜ਼ਿੰਦਗੀ ਜਿਉਂਦਾ ਸੰਸਾਰ ਸੱਚ ਹੈ ਜਦ ਗਿਆਨ ਅਵਸਥਾ ਜਾਗ ਚ ਹੋ ਗਿਆ ਜਾਗ ਪਿਆ ਸੁਪਨਾ ਆਪੇ ਝੂਠਾ ਸੰਸਾਰ ਹੀ ਝੂਠਾ ਤੇ ਝੂਠ ਦਾ ਨਾਸ ਨਾ ਹੋਵੇ ਕਿਵੇਂ ਹੋ ਸਕਦਾ ਝੂਠ ਤਾਂ ਬੰਦ ਜਾਣਾ ਹੀ ਹੈ ਇੱਥੇ ਫਸੇ ਨੇ ਜੋਗੀ ਹੋ ਜੜ ਔਰ ਚੇਤਨ ਦੇ ਵਿਚਾਲੇ ਫਸੇ ਹੋਏ ਨੇ ਸਰੀਰ ਬਚਾਉਣਾ ਚਾਹੁੰਦੇ ਨੇ ਸਰੀਰ ਕਿਵੇਂ ਬਚੂਗਾ ਸਰੀਰ ਤਾਂ ਤੁਸੀਂ ਲੈਣਾ ਕੀ ਹੈ ਅਸਲ ਜੁੜੇ ਹੋਏ ਸਰੀਰ ਨਾਲ ਨੇ ਆਵਾਜ਼ ਸਰੀਰ ਦੀ ਸੁਣਦੇ ਨੇ ਉਹ ਸ਼ਬਦ ਨੂੰ ਇਹਨਾਂ ਨਾਲ ਮੰਡੀ ਬੈਠੇ ਨੇ ਜਿਹੜੇ ਸਰੀਰ ਦੀਆਂ ਆਵਾਜ਼ਾਂ ਵਿੱਚੋਂ ਸੁਣਦੇ ਨੇ ਤਿਰਕੁਟੀ ਨੂੰ ਦਸ ਹਜ਼ਾਰ ਮੰਡੀ ਬੈਠੇ ਨੇ ਇੱਥੇ ਫਸ ਗਏ ਸਾਰੀ ਤਾਣੀ ਉਲਝ ਗਈ ਜਿਹੜੇ ਦਸ ਹਜ਼ਾਰ ਦਿਮਾਗ ਨੂੰ ਮੰਨਣਗੇ ਉਹਨਾਂ ਦੀ ਤਾਣੀ ਉਲਝੂ ਉਹ ਸਰੀਰ ਤੋਂ ਬਾਹਰ ਜਾ ਨਹੀਂ ਸਕਦੇ ਸਰੀਰ ਤੋਂ ਅੱਗੇ ਜਾ ਨਹੀਂ ਸਕਦੇ ਉਹ ਪੰਜ ਤੱਤਾਂ ਦੇ ਸਰੀਰ ਨਾਲ ਜੁੜੇ ਹੋਏ ਨੇ ਇਹਦਾ ਕਾਲ ਹੋਣਾ ਹੀ ਹੋਣਾ ਇੱਥੇ ਤਾਂ ਨਹੀਂ ਉਲਝੀ ਹੋਈ ਹੈ ਕਾਲ ਘਟੇਗਾ ਕਿਉਂ ਜਲਾਈ ਇਹਦੇ ਕਿਉਂ ਨਿਰਭਉ ਕਰ ਜਾਈਏ ਸਹਿਜ ਸੰਤੋਖ ਦਾ ਅਸਣ ਜਾਣਾ ਹੈ ਕਿਉਂ ਛੇਦੇ ਬਹਿ ਰਾਈਏ ਸਹਿਜ ਸੰਤੋਖ ਦਾ ਅਸਣ ਜਾਣਾ ਸਹਿਜ ਸੰਤੋਖ ਦਾ ਜਿਹੜਾ ਅਸਣ ਉਹ ਤੇਰੀ ਕੁੜੀ ਜਿਹੜੀ ਹੁੰਦਾ ਉਹ ਹਿਰਦੇ ਚ ਹੁੰਦਾ ਤਿਰਕੁਟੀ ਛੁੱਟੇ ਦੇ ਦਸਵਾਂ ਦਾਰ ਖੁੱਲੇ ਤੇ ਸਹਿ ਸੰਤੋਖ ਦਾ ਸੰਤੋਖ ਦੁਆਰ ਸੰਸਾਰ ਦਾ ਫਿਰ ਸੁਪਨਾ ਹੋ ਜਾਣਾ ਸੁਪਨੇ ਲੈਂਦਾ ਹੀ ਦਿਮਾਗ 'ਚ ਸਾਰੇ ਜਿੱਦੇ ਸੁਪਨੇ ਲੈਂਦਾ ਦਿਨ ਨੂੰ ਰਾਤ ਨੂੰ ਸਾਰੇ ਦਿਮਾਗ 'ਚ ਲੈਂਦਾ ਬੈਠ ਕੇ ਜਿੱਦੇ ਪਲਾਨ ਬਣਾਉਂਦਾ ਸਾਰੇ ਸੁਪਨੇ ਹੀ ਨੇ ਦਿਮਾਗ 'ਚ ਬੈਠ ਕੇ ਬਣਾਉਂਦਾ ਉਹਨੂੰ ਤਾਂ ਤੁਸੀਂ ਦਸ ਦੁਆਰ ਕਹੀ ਜਾਂਦੇ ਉਹ ਤਾਂ ਸਾਰਾ ਸੰਸਾਰ ਨਾਲ ਜੋੜਦਾ ਦਿਮਾਗ ਦਾ ਗਰਦਨ ਤੋਂ ਉਤਲਾ ਉਤਲਾ ਸਾਰਾ ਸੰਸਾਰ ਨਾਲ ਜੋੜਦਾ ਸਾਨੂੰ ਕਰਮ ਦੇ ਵਿੱਚ ਗਰਦਨ ਤੋਂ ਉੱਤੇ ਵੀ ਸੁਰਤ ਨਹੀਂ ਸੀ ਹਿਰਦੇ 'ਚ ਸੀ ਹਿਰਦੇ ਅੰਦਰ ਸੁਰਤ ਅੱਖਾਂ ਖੁੱਲੀਆਂ ਨਹੀਂ ਸੀ ਨੱਕ ਖੁੱਲਾ ਨਹੀਂ ਸੀ ਕੰਨ ਖੁੱਲੇ ਨਹੀਂ ਸੀ ਮੂੰਹ ਖੁੱਲਾ ਨਹੀਂ ਸੀ ਤੇ ਉੱਤੇ ਸੁਰਤ ਕੀ ਦਿਮਾਗ ਕੰਮ ਨਹੀਂ ਸੀ ਕਰਦਾ ਦਿਮਾਗ ਤੇ ਕੀ ਕਰ ਲੈਣਾ ਸੀ ਜਾਂ ਹਿਲਣਾ ਨਹੀਂ ਚੱਲਣਾ ਨਹੀਂ ਬੋਲਣਾ ਨਹੀਂ ਤੁਲਨਾ ਨਹੀਂ ਕੁਝ ਦਿਮਾਗ ਤੇ ਤਾਂ ਜਲ ਲੋੜ ਆ ਜਾਂ ਸਰੀਰ ਤੋਂ ਕੰਮ ਲੈਣਾ ਸਰੀਰ ਦਾ ਕੰਮ ਕੋਈ ਨਹੀਂ ਲੈ ਰਿਹਾ ਗਰਭ ਦੇ ਵਿੱਚ ਤੇ ਦਿਮਾਗ ਤੋਂ ਕਿੱਥੇ ਕੰਮ ਲੈ ਰਿਹਾ ਜਦੋਂ ਜਨਮ ਹੋਇਆ ਜਨਮ ਤੋਂ ਬਾਅਦ ਕਾਫੀ ਦੇਰ ਬਾਅਦ ਦਿਮਾਗ ਤੋਂ ਕੰਮ ਲੈਣ ਲੱਗਦਾ ਪਹਿਲਾਂ ਸਿਰਫ ਦੇਖਣ ਦਾ ਹੀ ਕੰਮ ਲੈਂਦਾ ਬਲਕਿ ਦੇਖਣ ਤੋਂ ਵੀ ਪਹਿਲਾਂ ਸੁਣਨ ਦਾ ਕੰਮ ਲੈਂਦਾ ਸਭ ਤੋਂ ਬੱਚੇ ਨੂੰ ਪਹਿਲਾਂ ਸੁਣਨ ਲੱਗਦਾ ਆਵਾਜ਼ ਤੋਂ ਡਰਦਾ ਅੱਖਾਂ ਜੇ ਖੁੱਲੀਆਂ ਨਾ ਹੋਣ ਆਵਾਜ਼ ਜ਼ਿਆਦਾ ਹੁੰਦੀ ਹੈ ਨਾ ਡਰਦਾ ਸਭ ਤੋਂ ਪਹਿਲਾਂ ਇਹਨੂੰ ਸੁਣਨ ਲੱਗਦਾ ਸੁਣਦਾ ਇਹਨੂੰ ਜਾਣੇ ਜਾਣ ਜੇ ਅੰਨਾ ਹੋਵੇ ਸੁਣਦਾ ਤਾਂ ਵੀ ਜਾਣ ਫਿਰ ਦੇਖਣ ਲੱਗਦਾ ਹੌਲੀ ਹੌਲੀ ਮੂੰਹ ਵੀ ਸਵਾਲ ਦੁੱਧ ਵੀ ਪਤਾ ਲੱਗਦਾ ਜਾਂ ਭੁੱਖ ਲੱਗਦੀ ਹੈ ਪਹਿਲਾਂ ਹੌਲੀ ਹੌਲੀ ਹੌਲੀ ਹੌਲੀ ਦਿਮਾਗ ਤੋਂ ਕਬ ਲੈਣ ਲੱਗਦਾ ਕਿੰਨਾ ਜੇ ਤੱਕ ਤਾਂ ਖੜਾ ਹੀ ਹੋ ਸਕਦਾ ਬਹਿ ਨਹੀਂ ਸਕਦਾ ਕਿ ਸਰੀਰ ਤੇ ਕੰਟਰੋਲ ਹੈ ਨਹੀਂ ਜੋ ਜੋ ਦਿਮਾਗ ਤੇ ਪਕੜ ਮਜ਼ਬੂਤ ਹੁੰਦੀ ਹੈ ਤੇ ਉਹ ਸਰੀਰ ਤੇ ਪਕੜ ਮਜ਼ਬੂਤ ਹੁੰਦੀ ਹੈ ਜਿਨ੍ਹਾਂ ਲੋਕਾਂ ਦੇ ਦਿਮਾਗ ਤੇ ਪਕੜ ਘੱਟ ਹੈ ਉਹ ਐ ਹੱਥ ਪੈਰ ਕੰਬਦੇ ਰਹਿੰਦੇ ਨੇ ਠੀਕ ਨਹੀਂ ਤੁਰ ਸਕਦੇ ਦਿਮਾਗ ਦਿਮਾਗੀ ਤੌਰ ਤੇ ਸੰਤੁਲਨ ਦਾ ਪੂਰਾ ਠੀਕ ਨਹੀਂ ਹੁੰਦਾ ਉਹਦਾ ਸਰੀਰ ਵੀ ਠੀਕ ਨਹੀਂ ਹੁੰਦਾ ਦਿਮਾਗ ਤੇ ਹੀ ਪਕੜ ਦਿਮਾਗ ਦੇ ਰਾਹੀਂ ਹੀ ਸਰੀਰ ਤੇ ਪਕੜ ਮਜ਼ਬੂਤ ਸਕਦੀ ਤੇ ਦਿਮਾਗ ਦਾ ਸਰੀਰ ਨਾਲ ਮਾਇਰਾ ਜੋੜਨਾ ਮਾਇਰਾ ਜੋੜਨਾ ਨਹੀਂ ਵਾਲੀ ਗੱਲ ਦਿਮਾਗ ਇਹ ਸਾਰੇ ਸੁਪਨੇ ਦੇਖਦਾ ਤੁਸੀਂ ਨੂੰ ਦੱਸੋ ਦੁਆਰ ਕਹੀ ਜਾਂਦੇ ਗੁਰਬਾਣੀ ਨੇ ਇਹ ਕਹਿ ਫਿਰ ਟੁੱਟੀ ਛੁੱਟਾ ਦਸਵਾਂ ਦਵਾਰ ਖੁੱਲਾ ਜਦ ਦਸਵਾਂ ਦਵਾਰ ਖੁੱਲਦਾ ਫਿਰ ਤਾਂ ਦੁਨੀਆ ਸੁਪਨਾ ਹੋ ਜਾਂਦਾ ਉਹ ਦਸਵਾਂ ਦਵਾਰ ਦੇ ਅੰਦਰ ਦੁਨੀਆ ਹੋਰ ਹੈ ਆ ਦੁਨੀਆ ਹੋਰ ਹੈ ਇਹ ਝੂਠੀ ਦੁਨੀਆ ਉਹ ਸੱਚੀ ਦੁਨੀਆ ਆਪਣੇ ਗਰਬਾਨ ਵਿੱਚ ਸਰਦੀਵਾ ਕਰ ਦੇਖ ਹੈ ਜਿਹੜਾ ਗਰਬਾਨ ਚ ਸਰਦੀਵਾ ਉਹ ਦਸਵਾਂ ਉੱਧਰ ਨੂੰ ਹੈ ਜਿੱਧਰ ਨੂੰ ਕਹਿੰਦਾ ਆਪਣੇ ਗਰਬਾਨ ਵਿੱਚ ਸਰਦੀਵਾ ਕਰ ਦੇਖ ਉਧਰ ਨੂੰ ਹੈ ਦਸਵਾਂ ਬਾਹਰ ਨੂੰ ਨਹੀਂ ਹੈ ਵਿਦਵਾਨ ਦਿਮਾਗ ਤੋਂ ਪਰੇ ਨਹੀਂ ਸੋਚ ਸਕਦਾ ਦਿਮਾਗ ਤੋਂ ਪਰੇ ਕੁਝ ਬੰਦੇ ਹੀ ਨਹੀਂ ਇਸੇ ਕਰਕੇ ਇਹਨਾਂ ਦੀ ਬਾਹਰ ਸੋਚ ਹੈ ਬਾਹਰ ਮੁਖੀ ਸੋਚ ਹੈ ਬਾਹਰ ਮੁਖੀ ਤਰੱਕੀ ਹੈ ਸਭ ਕੁਝ ਬਾਹਰ ਮੁਖੀ ਅੰਤਰ ਮੁਖੀ ਕੁਛ ਹੈ ਹੀ ਨਹੀਂ ਰੋਕੋ ਅੰਦਰ ਨੂੰ ਝਾਕਦੇ ਹੀ ਨਹੀਂ ਹੈ ਇਸੇ ਕਰਕੇ ਗੁਰਬਾਣੀ ਇਹਨਾਂ ਨੂੰ ਮੂਰਖ ਕਹਿੰਦੀ ਹੈ ਕਹੇ ਨਾ ਕਹਿਆ ਬੁਝੈ ਆਪ ਤਾਂ ਕੀ ਦੱਸਣਾ ਇਹਨਾਂ ਨੇ ਕਹੀ ਹੋਈ ਗੱਲ ਵੀ ਨਹੀਂ ਸਮਝ ਰਹੇ ਵੀ ਆਪਣੇ ਦਰਬਾਰ ਵਿੱਚ ਸਰਦੀਵਾ ਕਰਦੇ ਇਹ ਵੀ ਨਹੀਂ ਸਮਝ ਰਹੇ ਕਹੀ ਹੋਈ ਗੱਲ ਬੁੱਝ ਵੀ ਨਹੀਂ ਰਹੇ ਕਿਹਾ ਕੀ ਹੈ ਤੁਹਾਨੂੰ ਬੰਦੇ ਦਿਲ ਮੈਂ ਖੋਜ ਬੰਦੇ ਖੋਜਦੇ ਹਰ ਰੋਜ਼ ਬਾਟੋਲੇ ਤੇ ਭਰ ਭੁਲਾਈ ਇਹਨਾਂ ਨੇ ਇਹ ਕਿਹਾ ਬੁੱਝਿਆ ਵੀ ਨਹੀਂ ਸਾਨੂੰ ਕਿਹਾ ਹੈ ਕੀ ਫੇਰ ਖੋਪੜੀ ਨੂੰ ਕਹੀ ਜਾਂਦੇ ਇਹਨਾਂ ਦੀ ਖੋਪੜੀ ਖਰਾਬ ਹੈ ਉਹ ਖੋਪੜੀ ਤੇ ਰਹਿਣੀ ਉਹ ਬਾਹਰ ਨੂੰ ਜਾਣਗੇ ਖੋਪੜੀ ਜੋ ਖਰਾਬ ਜੋਗੀਆਂ ਦੀ ਵੀ ਖੋਪੜੀ ਖਰਾਬ ਸੀ ਜੋਗ ਦਰਸ਼ਨ ਹੈ ਵਿਦਵਾਨਾਂ ਕੋਲ ਹੋਰ ਕੁਝ ਨਹੀਂ ਹੈ ਯੂਨੀਵਰਸਿਟੀਆਂ ਵਿੱਚ ਜੋਗ ਦਰਸ਼ਨ ਯੋਗੀਆਂ ਵਾਲਾ ਜੇ ਸਿਲਸਿਲਾ ਉਸੇ ਨਾਲ ਅਰਥ ਕਰ ਰਹੇ ਨੇ ਆ ਸੰਤ ਵੀ ਹੋਈ ਲਈ ਫਿਰਦੇ ਨੇ ਉਸੇ ਨੂੰ ਦਸ ਦਵਾਰ ਕਹੀ ਜਾਂਦੇ ਕਦੋਂ ਤੋਂ ਆਦੇ ਵਿੱਚ ਤਾਂ ਭੈ ਤੋਂ ਰਹਿਤ ਹੋਈ ਨਹੀਂ ਖੋਪੜੀ ਤਾਂ ਜਿਹੜਾ ਦਿਮਾਗ ਵਿੱਚ ਬੈਠਾ ਹੈ ਉਹ ਤਾਂ ਦਿਮਾਗ ਬੇਹੋਸ਼ ਹੋ ਕੇ ਭੈ ਤੋਂ ਰਹਿਤ ਹੈ ਜਿੰਨਾ ਚਿਰ ਹੋਸ਼ ਹੈ ਭੈ ਤੋਂ ਰਹਿਤ ਨਹੀਂ ਬੇਹੋਸ਼ੀ ਦੀ ਆਦਮੀ ਵੀ ਭੈ ਤੋਂ ਰਹਿਤ ਹੈ ਫੇਰ ਜੇ ਪਿਆ ਛੱਡਦੇ ਚਾਹੇ ਉੱਤੇ ਦੀ ਬਸ ਨੂੰ ਕਿਰਿਆ ਪਈ ਨੂੰ ਕਿਰਿਆ ਟਰੱਕ ਨੂੰ ਜਾਂ ਗਿਆ ਜਿੰਨਾ ਚਿਰ ਹੋਸ਼ ਆ ਉਹਨਾਂ ਕਿਵੇਂ ਭੈ ਤੋਂ ਰਹਿਤ ਸੁੱਤਾ ਪਿਆ ਭੈ ਤੋਂ ਰਹਿਤ ਜਾਗਦੀ ਸਾਰੇ ਪੈ ਜੋਗੀਆਂ ਨੂੰ ਵੀ ਲੱਗਦੀ ਸੀ ਜੋਗੀ ਨਾ ਜਾ ਪੈ ਤੋਂ ਡਰਦੇ ਡਰਦੇ ਸੀ ਹੋਰ ਕੁਝ ਨਹੀਂ ਸੀ ਜੋ ਕੁਝ ਕਰਦੇ ਸੀ ਉਹ ਤਾਂ ਪ੍ਰਾਪਤੀ ਕੁਝ ਨਹੀਂ ਸੀ ਜੋਗੀਆਂ ਜੋ ਕੁਝ ਕਰਦੇ ਸੀ ਪ੍ਰਾਪਤੀ ਕੁਝ ਨਹੀਂ ਸੀ ਜ਼ਿੰਦਗੀ ਜਾ ਰਹੀ ਸੀ ਭੈ ਪੈਦਾ ਹੋ ਰਹੀ ਸੀ ਕੋਈ ਆਦਮੀ ਬਿਜ਼ਨਸ ਕਰਦਾ ਪੈਸਾ ਲਾਈ ਜਾਂਦਾ ਬਿਜ਼ਨਸ ਘਾਟਾ ਪਈ ਜਾਂਦਾ ਪੈਸਾ ਲਾਈ ਜਾਂਦਾ ਘਾਟਾ ਪਈ ਜਾਂਦਾ ਚਿੰਤਾ ਤਾਂ ਹੈ ਉਹਦੇ ਅੰਦਰ ਵੀ ਬੈਂਕ ਬੈਲੈਂਸ ਖਤਮ ਹੋਈ ਜਾਂਦਾ ਹੈ ਇਧਰੋਂ ਕੁਝ ਮਿਲ ਨਹੀਂ ਰਿਹਾ ਇਹ ਜੀ ਚਿੰਤਾ ਜੋਗੀਆਂ ਦੇ ਅੰਦਰ ਉਮਰ ਜਾਈ ਜਾਂਦੀ ਹੈ ਪ੍ਰਾਪਤ ਕੁਝ ਨਹੀਂ ਹੋ ਰਿਹਾ ਇਹ ਨਸ਼ਾ ਪੀਣ ਦਾ ਕਾਰਨ ਹੈ ਸੀ ਸਭ ਨਸ਼ੇ ਤੋਂ ਮੁਕਤੀ ਨਸ਼ੇ ਨਾਲ ਭੈ ਤੋਂ ਮੁਕਤੀ ਹੁੰਦੀ ਜਿਵੇਂ ਹੁਣ ਸ਼ਰਾਬ ਪੀਂਦੇ ਨੇ ਲੋਕ ਭੈ ਮੁਕਤ ਮੇਰੀ ਦਾ ਜੁਗੀ ਇਹ ਜੀ ਭੈ ਜੋਗੀ ਨੂੰ ਕਿਸੇ ਇਹ ਭੈ ਖਤਰ ਤਾਂ ਨਸ਼ੇ ਦਾ ਇਸਤੇਮਾਲ ਜਣਾ ਕਰਨਾ ਤਾਂ ਘਾਤਕ ਹੈ ਖਤਰਨਾਕ ਹੈ ਉਹ ਖਤਰਨਾਕ ਹੈ ਉਹ ਤੋੜਨ ਵਾਸਤੇ ਨਹੀਂ ਕੀਤਾ ਉਹਨੇ ਉਹ ਤੋੜਨ ਵਾਸਤੇ ਵੀ ਇਹਦਾ ਇਸਤੇਮਾਲ ਹੁੰਦਾ ਹੈ ਜਨਰਲ ਆਦਮੀ ਆਲਾ ਮੋਹ ਟੁੱਟ ਜਾਂਦਾ ਨਸ਼ੇ ਵਾਲਿਆਂ ਦਾ ਜੇ ਤੁਹਾਨੂੰ ਬਗੈਰ ਜੋਗੀਆਂ ਤੋਂ ਆਦਮੀ ਬਣਨਗੇ ਨਾ ਉਹਨਾਂ ਦਾ ਸਭ ਮੋਹ ਟੁੱਟ ਜਾਂਦਾ ਫੀਮ ਵਾਲਾ ਕਹਿੰਦਾ ਮੈਂ ਫੀਮ ਮਿਲਣੀ ਚਾਹੀਦੀ ਹੈ ਬਸ ਠੀਕ ਹੈ ਕੁਝ ਹੋ ਜਾਂਦਾ ਇਸ ਕਰਕੇ ਅਮਲੀ ਦੀ ਗੱਲ ਕੀਤੀ ਹੈ ਜੋਗੀ ਦੀ ਗੱਲ ਨਹੀਂ ਕੀਤੀ ਜੋਗੀ ਵੀ ਨਸ਼ਾ ਕਰਦਾ ਹੈ ਉਹਦੀ ਗੱਲ ਨਹੀਂ ਕੀਤੀ ਅਮਲੀ ਰਜੋਗਣੀ ਆਦਮੀ ਹੈ ਕਰ ਕਰਨ ਵਾਲਾ ਕ੍ਰਿਸਤੀ ਆਦਮੀ ਹੈ ਉਹਦੀ ਗੱਲ ਕੀਤੀ ਹੈ ਗੁਰਬਾਣੀ ਅਮਲੀ ਕੋ ਜੈਸੇ ਅਮਲ ਬਾਲ ਹੱਥ ਐਸੇ ਮੇਰੇ ਮਨ ਦਾ ਤੇਰੇ ਨੂੰ ਅਮਲੀ ਚੰਗਾ ਜਿਹਨਾਂ ਕੰਮ ਕੰਮ ਉਹਦਾ ਛੱਡਤਾ ਨਾ ਸੰਸਾਰ ਦਾ ਛੱਡਤਾ ਮਾਇਆ ਦਾ ਛੱਡਤੀ ਚਾਹੇ ਨਸ਼ੇ ਵਾਸਤੇ ਛੱਡੀ ਜਾਵੇ ਵਾਇਆ ਨਹੀਂ ਛੱਡੋਦੀ ਪਰ ਨਸ਼ਾ ਨਹੀਂ ਛੱਡਦੀ ਮੋਹ ਨਹੀਂ ਛੱਡੋਦਾ ਨਸ਼ਾ ਨਹੀਂ ਛੱਡਦਾ ਉਹ ਨਸ਼ਾ ਵੀ ਚੱਕਦਾ ਜਿਹੜਾ ਮੋਹ ਛੱਡਦਾ ਜਿਹੜਾ ਛੱਡੇ ਨਹੀਂ ਹੁੰਦਾ ਜਿਹੜਾ ਛੱਡ ਨਹੀਂ ਹੁੰਦਾ ਤੁਸੀਂ ਕਹਿੰਦੇ ਹੋ ਜੇ ਕੋਈ ਖਾਦੀ ਹੋ ਜੀ ਛੜਾ ਦੇਵੇ ਜਿਹੜਾ ਭਗਤੀ ਨਾਲ ਨਹੀਂ ਛੁੱਟਿਆ ਤੁਹਾਡਾ ਸਮਾਧੀ ਨਾਲ ਨਹੀਂ ਛੁੱਟਿਆ ਤੇ ਉਹ ਜਿਹੜੀ ਚੀਜ਼ ਆ ਉਹਦੇ ਤਾਂ ਫਿਰ ਕੋਈ ਕਰਾਮਾਤ ਹੈ ਜੇ ਛੜਾ ਦੇ ਉਹ ਨਾ ਤਾਂ ਕੋਈ ਕਰਾਮਾਤ ਹੈ ਜੇ ਛੜਦਾ ਉਹਨੇ ਛੜਦਾ ਉਸ ਕਰਾਮਾਤ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ ਦੁੱਧ ਵਿੱਚ ਆਪਣੀ ਕਰਾਮਾਤ ਹੈ ਕਿ ਉਹ ਆਪਣੀ ਕਰਾਮਾਤ ਹੈ ਰੋਟੀ 'ਚ ਆਪਣੀ ਕਰਾਮਾਤ ਹੈ ਸ਼ਕਤੀ ਕਰਾਮਾ ਦੁਨੀਆ ਹੋਰ ਕਰਾਮਾਤ ਕੀ ਹੁੰਦੀ ਸਾਡੇ ਤਰਵਨ ਤਰਵਨ ਦੇੜੀ ਤਰਵਨ ਦੇ ਦਿਉਰੀ ਚੱਲੇ ਪਾਣੀ ਹਨ ਜਿਹੜੀ ਪਾਣੀ ਹਨ ਨਾ ਦੇਉਰੀ ਚੱਲਦੀ ਹੈ ਦੇਹੀ ਚੱਲਦੀ ਹੈ ਪਾਣੀ ਦੀ ਕਰਾਮਾਤ ਤਾਂ ਹੀ ਚੱਲਦੀ ਹੈ ਉਹ ਸ਼ਕਤੀ ਹੈ ਤਾਂ ਹੀ ਚੱਲਦੀ ਹੈ ਕਰਾਮਾਤ ਸ਼ਕਤੀ ਦਾ ਹੀ ਨਾਮ ਚਾਹੇ ਉਹ ਜੜ ਸ਼ਕਤੀ ਹੋਵੇ ਚਾਹੇ ਸ਼ਕਤੀ ਜੜ ਹੈ ਚਾਹੇ ਚੇਤਨ ਪੈਟਰੋਲ ਚ ਕਰਾਮਾਤ ਨਹੀਂ ਗੱਡੀ ਚਲਾ ਦਿੰਦਾ ਕੇ ਲੈ ਜਾਂਦਾ ਬਿਜਲੀ ਚ ਕਰਾਮਾਤ ਨਹੀਂ ਕੱਢਾ ਜਣਾ ਡੱਬੇ ਖਿੱਚੀ ਬੰਦੀ ਹੈ ਸ਼ਕਤੀ ਆਪਣੇ ਆਪ ਚ ਕਰਾਮਾਤ ਹੁੰਦੀ ਹੈ ਚਾਰ ਕਰਾਮਾਤਾਂ ਦਸੀਆਂ ਦਸਮ ਪਾਸ਼ਾ ਤ੍ਰਿਆ ਤ੍ਰਿਆ ਦੇ ਪੈਸਾ ਵੀ ਕਰਾਮਾਤ ਹੈ ਤਲਵਾਰ ਦੀ ਸ਼ਕਤੀ ਵੀ ਕਰਾਮਾਤ ਹੈ ਹੁਕਮ ਹੁਕਮ ਹਾਂਜੀ ਕਿਉਂ ਛੇਤੈ ਪੈ ਰਾਇਆ ਸਹਿਜ ਸੰਤੋਖ ਕੇ ਆਸਣ ਵੈਸੇ ਜਦੋਂ ਸਹਿਜ ਅਵਸਥਾ ਜਾ ਕੇ ਸੰਤੋਖ ਦੇ ਆਸਣ ਤੇ ਬਹਿ ਜੂਗਾ ਜਾ ਕੇ ਫੇਰ ਦੁਸ਼ਮਣ ਕੋਈ ਨੇੜੇ ਨਹੀਂ ਆ ਸਕਦਾ ਫੇਰ ਵਕਾਰ ਨਹੀਂ ਨੇੜੇ ਆ ਸਕਦਾ ਕਿਉਂਕਿ ਸੰਤੋਖ ਜਿਹੜਾ ਹੈਗਾ ਸਹਿਜ ਜਿਹੜਾ ਹੈਗਾ ਸਹਿਜ ਦੀ ਸਨਾਕ ਹੈ ਸਨਾਕ ਸਨਾਕ ਹੁੰਦੀ ਹੈ ਬੁਲਟ ਪ੍ਰੂਫ ਜੈਕਟ ਸਹਿਜ ਦੀ ਜੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਹੋਵੇ ਫਿਰ ਭਿੜਜੋ ਜਾ ਭਿੜਜੋ ਜਾ ਕੇ ਬੈਰੀਆਂ ਬੈਰੀਆਂ ਨਾਲ ਉਹਨਾਂ ਦਾ ਤਾਂ ਆਪਣੇ ਲੱਗਣਾ ਹੀ ਨਹੀਂ ਕੋਈ ਉਹਨਾਂ ਦੀ ਗੋਲੀ ਆਪਣੇ ਵਜਣੀ ਨਹੀਂ ਆਪਣੇ ਨੇ ਉਹਨੂੰ ਜਨਰਲ ਸੰਤੋਖੀ ਤੇ ਮਾਇਆ ਦਾ ਕੋਈ ਤੀਰ ਕੰਮ ਨਹੀਂ ਕਰਦਾ ਲੋਭ ਕੰਮ ਨਹੀਂ ਕਰਦਾ ਮੋਹ ਕੰਮ ਨਹੀਂ ਕਰਦਾ ਵਕਾਰ ਕੋਈ ਕੰਮ ਨਹੀਂ ਕਰਦਾ ਮਾਇਆ ਤੋਂ ਵਕਾਰ ਪੈਦਾ ਹੁੰਦੇ ਨੇ ਸਹਿਜ ਸੰਤੋਖ ਆਸਣ ਹੈ ਜੇ ਇਹਦੇ ਤੇ ਹੀ ਲੜੇ ਲੜਾਈ ਖੜ ਕੇ ਸਤ ਸੰਤੋਖ ਦਾ ਲੜਨੇ ਲੱਗਾ ਤੋੜੇ ਦੋਏ ਦਰਵਾਜ਼ਾ ਪਾਪ ਪਰ ਦੋਏ ਖਤਮ ਦੋ ਇੱਕ ਸਮਾਨ ਪਾਪ ਪਰ ਦੋ ਇੱਕ ਸਮਾਨ ਫੇਰ ਛੇਤੇ ਬਾਰੇ ਇਹ ਉਹ ਤੋਂ ਬਾਅਦ ਪਰ ਜੋਗੀ ਦਾ ਪਾਪ ਨੂੰ ਮੰਨਦੇ ਨੇ ਪਾਪ ਪੁੰਨ ਨੂੰ ਜਿੱਦਣ ਮੰਨਣ ਤੋਂ ਹਟ ਜੂ ਨਾ ਉਦੋਂ ਸਿੱਖੀ ਸ਼ੁਰੂ ਹੋਣੀ ਹੈ ਗੁਰਦੁਆਰਿਆਂ 'ਚ ਵੀ ਪਾਪਨ ਬਣੇ ਜਾਂਦੇ ਤਾਂ ਇਹ ਜਿਹੜੇ ਬਰਿਆ ਤੇ ਉੱਤੇ ਅਸੀਂ ਕੱਪੜੇ ਕੁਪੜੇ ਨਾਲ ਸਰਾਉਣੇ ਜਿੱਦਣੇ ਹਟ ਗਏ ਨਾ ਪਾਪਨ ਖਤਮ ਹੋ ਮੌਜੂਦ ਜਿੱਤੇ ਦਾਨ ਆ ਤੇ ਪੁੰਨ ਪੁੰਨ ਦਾ ਤੇ ਪਾਪ ਨੂੰ ਬੈਲੈਂਸ ਕਰਨ ਵਾਸਤੇ ਪਾਪ ਕੀਤਾ ਪੁੰਨ ਕਰਨਾ ਪਾਪ ਕਰਜ਼ਾ ਫੋਟੋ ਕਰਜ਼ੇ ਦੀ ਪੇਮੈਂਟ ਕੋਈ ਸਾਡੇ ਬਜ਼ੁਰਗ ਕਰਜ਼ਾ ਛੱਡ ਗਏ ਸੀ ਪਾਪ ਦਾ ਉਹਦੀ ਔਲਾਦ ਲਾ ਰਹੀ ਹੈ ਫੋਟ ਕਰ ਕਰਕੇ ਨਾ ਕਰਜ਼ਾ ਦੇ ਰਹੀ ਹੈ ਹੋਰ ਕੀ ਹੈ ਗੁਰਮਤ ਬੰਦੀ ਨਹੀਂ ਇਸ ਗੱਲ ਨੂੰ ਕੋਈ ਧਰਮ ਦਾ ਦੁਬੰਦਾ ਨਹੀਂ ਕੋਈ ਦੂਆ ਦੂਏ ਦਾ ਕਰਜ਼ਾ ਦੇ ਸਕਦਾ ਇਹ ਦੂਏ ਦਾ ਪਾਪ ਦੂਏ ਨੂੰ ਲੱਗੂਗਾ ਗੁਰਵਾਣੀ ਤਾਂ ਮੰਨਦੀ ਨਹੀਂ ਫਿਰ ਵੀ ਚੱਲਦਾ ਝੂਠ ਕਿ ਦੁਕਾਨਦਾਰੀ ਆ ਉਹਨਾਂ ਦੀ ਦੁਕਾਨਦਾਰੀ ਫੇਲ ਹੁੰਦੀ ਹੈ ਜੇ ਇਮਾਨਦਾਰੀ ਨਾਲ ਧਰਮਾਂ ਨੂੰ ਮੰਨਦੇ ਨੇ ਇਹਨਾਂ ਦੀ ਦੁਕਾਨਦਾਰੀ ਫੇਲ ਹੁੰਦੀ ਹੈ ਸਿਰਫ ਆਪਣੇ ਢਿੱਡ ਦੀ ਭੁੱਖ ਹੈ ਜਿਹੜੀ ਪੁਜਾਰੀਆਂ ਦੀ ਉਹਦੇ ਵਾਸਤੇ ਰੱਖਿਆ ਹੋਇਆ ਤਾਂ ਨਹੀਂ ਕਹਿੰਦੇ ਇੱਕ ਪਾਸੇ ਉਹ ਜਦੋਂ ਪਰਮਾਨੰਦ ਦੇ ਵਿੱਚ ਬਾਲ ਵੀ ਜਾਂਦਾ ਕਹਿ ਦਿੰਦੇ ਨੇ ਵੀ ਦੂਏ ਦਾ ਵੀ ਘਰ ਵਾਲੀ ਨੂੰ ਪੁੱਛਦਾ ਤੂੰ ਮੇਰੇ ਭਾਗੀ ਬਣੇਗੀ ਪਾਪ ਦਾ ਕਹਿੰਦੀ ਮੈਂ ਕਹਦੇ ਬਣੂ ਉਹ ਤਾਂ ਇਹ ਗੱਲ ਕਹਿ ਦਿੰਦੇ ਨੇ ਗੁਰਬਾਣੀ ਨੇ ਸਾਫ ਇਹ ਲਿਖਤਾ ਐ ਕਰ ਕਰੇ ਸੋ ਐ ਕਰ ਪਾਏ ਜਿਹੜਾ ਗਲਤੀ ਮਾਨੇ ਕੀਤੀ ਹੈ ਕਰ ਲਫ਼ਜ਼ ਵਰਤਿਆ ਉਹ ਦੀ ਗਲਤੀ ਦਾ ਖਮਿਆਜ਼ਾ ਮਨ ਭੁਗਤੂ ਚਿਤਨਾ ਨਹੀਂ ਭੁਗਤਣਾ ਐ ਕਰ ਕਰੇ ਸੋ ਉਹ ਕਰ ਪਾਏ ਨਹੀਂ ਐ ਕਰ ਕਰੇ ਸੋ ਐ ਕਰ ਪਾਏ ਕੋਈ ਨਾ ਪਕੜੀਏ ਕਿਸੇ ਕੇ ਠਾਏ ਜਿਹਨੇ ਗਲਤੀ ਕੀਤੀ ਹੈ ਉਹਦਾ ਖਮਿਆਜ਼ਾ ਉਹ ਭੁਗਤੂਗਾ ਭਾਈ ਚਾਹੇ ਸਕੇ ਨੇ ਚਾਹੇ ਪਿਓ ਪੁੱਤ ਹੈ ਜਿਹਨੇ ਕਤਲ ਕੀਤਾ ਹੈ ਜਿਹਦੇ ਪਰਚਾ ਦਰਜ ਹੋਇਆ ਹੈ ਉਸੇ ਨੂੰ ਜਾਓ ਦੁਆ ਨੂੰ ਦੇ ਦੋ ਕਰਕੇ ਵੀ ਕੱਟਿਓ ਲੇਕਿਨ ਧਰਮ ਜੀ ਫੇਰ ਚੱਲਦਾ ਕਿਉਂ ਚੱਲਦਾ ਦੁਕਾਨਦਾਰੀ ਹੈ ਜਿੱਤੇ ਗਿਆਨ ਸੀ ਉੱਥੇ ਝੂਠ ਆ ਗਿਆ ਗਿਆਨ ਹੈ ਕਰਾਇਆ ਸੀ ਕੋਈ ਨਾ ਪਕੜੀਏ ਕਿਸੇ ਗਠਾਏ ਉਹ ਗਿਆਨ ਤੇ ਪੜਦਾ ਪਾ ਕੇ ਨਾ ਆ ਫੇਰ ਸ਼ੁਰੂ ਕਰਦਾ ਝੂਠ ਸਾਖੀ ਬਣਾ ਲਈ ਝੂਠ ਸਾਖੀਆਂ ਸਾਖੀ ਬਣਾਈਆਂ ਕਾਰ ਗਿਆਨ ਤੇ ਪਰਦਾ ਪਾਉਣ ਵਾਸਤੇ ਸਾਖੀਆਂ ਹੁੰਦੀਆਂ ਨੇ ਗਿਆਨ ਤੋਂ ਬਲੈਕਮੇਲ ਕਰਨ ਵਾਸਤੇ ਸਾਖੀਆਂ ਹੁੰਦੀਆਂ ਨੇ ਵੀ ਇਹਨਾਂ ਨੂੰ ਗਿਆਨ ਦੇ ਸਾਥ ਤਾਂ ਉਹਨਾਂ ਨੂੰ ਉਹ ਲਾ ਕੇ ਨਾ ਗੱਲ ਗਿਆਨ ਵਾਲਾ ਬਲੈਕਮੇਲ ਕਰਕੇ ਦੁਕਾਨਦਾਰੀ ਵਾਲਾ ਸੌਦਾ ਵੀ ਕਰੀਏ ਕੁਝ ਨੂੰ ਐਸੀ ਪੜਤੀ ਪੜਾਈਏ ਜਿਹੜੀ ਦੁਕਾਨਦਾਰੀ ਵੀ ਚੱਲੇ ਇਹ ਕਰਦੇ ਹੁੰਦੇ ਨੇ ਸਾਰੇ ਪੁਜਾਰੀ ਫਿਰ ਪਤਾ ਵੀ ਲੱਗ ਜਾਂਦਾ ਉਹਨਾਂ ਨੂੰ ਫਿਰ ਉਹ ਕਹਿੰਦੇ ਨੇ ਸਾਰਾ ਆਪਣਾ ਕੰਮ ਖੜ ਜੂ ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਰੱਖਣਾ ਸਾਰੇ ਧਰਮਾਂ 'ਚ ਇਹੀ ਗੱਲ ਹੈ ਫਿਰ ਨਿਆਰਾ ਧਰਮ ਕਾਦਾ ਹੋ ਗਿਆ ਸਾਡਾ ਸਿੱਖੀ ਨਿਆਰੀ ਕਿੱਥੇ ਰਹਿਣ ਦਿੱਤੀ ਆ ਜਿੱਥੋਂ ਜਿੱਥੋਂ ਨਿਆਰੀ ਦੀ ਉੱਥੇ ਕੱਚੀ ਫੇਰੀ ਹੈ ਸਿੱਖੀ ਨੂੰ ਸਿੱਖੀ ਨੂੰ ਵਿਚਾਰਧਾਰਾ ਨੂੰ ਕੈਂਚੀ ਫੇਰਤੀ ਦਾੜੀ ਨੂੰ ਕੈਂਚੀ ਦੀ ਗੱਲ ਕਰਦੇ ਨੇ ਉਹ ਕਹਿੰਦਾ ਸਿੱਖੀ ਨੂੰ ਕੈਂਚੀ ਫੇਰਤੀ ਸਿਰ ਦੀ ਕੈਂਚੀ ਕੁਝ ਨਹੀਂ ਸੀ ਕਹਿੰਦੀ ਕਬੀਰ ਨੇ ਪਹਿਲਾਂ ਫੈਸਲਾ ਕਰਤਾ ਦੋ ਜੋਗੀ ਸੀ ਲੜਦੇ ਲੜਦੇ ਆ ਗਏ ਇੱਕ ਘੋਲਮੋਨ ਜੋਗੀ ਇੱਕ ਦਰਸ਼ਨੀ ਜੋਗੀ ਹੈ ਦਰਸ਼ਨੀ ਹੁੰਦੀ ਹੈ ਜੜਾ ਜੂਟ ਜੋਗੀ ਦੇ ਦੂਜੇ ਔਗੜ ਨੇ ਔਗੜ ਹੁੰਦੇ ਨੇ ਘੋਲਮੋਨ ਉਹ ਕਹਿੰਦੇ ਦੱਸੋ ਦੋਹਾਂ ਚੋਂ ਕਿਹੜਾ ਠੀਕ ਹੈ ਸਾਡੇ ਚੋਂ ਕੋਈ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦਰਜ ਹੈ ਕਹਿੰਦਾ ਕਬੀਰ ਪ੍ਰੀਤ ਇੱਕ ਹੈ ਆਮ ਦੁਮਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਮੁੜਾਏ ਬਾਹਰਲੀ ਕੈਂਚੀ ਦਾ ਤਾਂ ਫੈਸਲਾ ਕੀਤਾ ਹੋਇਆ ਇਹਦਾ ਜਦ ਮਰਜ਼ੀ ਰੱਖ ਲਈ ਪਹਿਲਾਂ ਅੰਦਰ ਸਿੱਖੀ ਤੇ ਜਿਹੜੀ ਕੈਚੀ ਫੇਰੀ ਉਹਨੂੰ ਬੰਦ ਕਰੋ ਜਿਹੜੀ ਵਿਚਾਰਧਾਰਾ ਤੇ ਕੈਂਚੀ ਫੇਰੀ ਹੈ ਪਖੰਡਵਾਦ ਸ਼ੁਰੂ ਕੀਤਾ ਹੈ ਜਿਹੜੀ ਟਾਣੀ ਨੂੰ ਫੁੱਲ ਲੱਗਣਾ ਸੀ ਫਲ ਲੱਗਣਾ ਸੀ ਉਹਦਾ ਟਾਣੀਓ ਕੱਟਤੀ ਤੁਸੀਂ ਜਿਹੜੀ ਟਾਣੀ ਤੇ ਫੁੱਲ ਲੱਗਣਾ ਸੀ ਫਲ ਲੱਗਣਾ ਸੀ ਉਹਦਾ ਟਾਣੀ ਉੱਥੋਂ ਵੱਢ ਦਿੱਤੀ ਤੁਸੀਂ ਵਿਚਾਲਿਓ ਫੁੱਲ ਫਲ ਕਿੱਥੇ ਲੱਗੂਗਾ ਉਹਦਾ ਟਾਣੀ ਕੱਟੀ ਜਾਂਦੇ ਤੁਸੀਂ ਬੁੱਧ ਨੂੰ ਵਧਣਾ ਨਹੀਂ ਦਿੰਦੇ ਟਾਣੇ ਨੂੰ ਜਿੱਥੇ ਬੁੱਧ ਲੱਗਣਾ ਕਹਿੰਦੀ ਦਾ ਸਿੱਖੀ ਨੂੰ ਫੇਰੀ ਬੈਠਿਆ ਤੁਸੀਂ ਰੌਲਾ ਬੋਲ ਲਾੜੀਆਂ ਦੇ ਕਹਿੰਦੀਆਂ ਵੀ ਸਾਡੇ ਮੁੰਡੇ ਜੀ ਲਾੜੀਆਂ ਬਣਾਉਣ ਲੱਗੇ ਓਏ ਸਿੱਖੀ ਕਦੇ ਵੀ ਕਰ ਲਿਓ ਇਹਦਾ ਨਹੀਂ ਕੋਈ ਰੌਲਾ ਪਹਿਲਾਂ ਆ ਕੈਂਚੀ ਹਟਾਓ ਜਿੰਨਾ ਜਰ ਸਿੱਖੀ ਨਹੀਂ ਸਹੀ ਰੂਪ ਦੇ ਵਿੱਚ ਇਹਨਾਂ ਦੇ ਅੰਦਰ ਬੀਜ ਹੁੰਦੀ ਨਾਮ ਦਾ ਬੀਜ ਅੰਦਰ ਬੀਜਣਾ ਹਿਰਦੇ 'ਚ ਬੀਜ ਹੁੰਦਾ ਬਾਹਰਲੇ ਦਾ ਕੋਈ ਫਰਕ ਨਹੀਂ ਬਾਹਰਲੇ ਦਾ ਭੇਦ ਹੈ ਨਾਮ ਤੋਂ ਬਿਨਾਂ ਸਭ ਭੇਦ ਹੈ ਸੱਚ ਤੋਂ ਬਿਨਾਂ ਕੀ ਹੁੰਦਾ ਜਿਹੜੀਆਂ ਦੇਹਾਂ ਨੇ ਡੈੱਡ ਬੋਡੀ ਹੈ ਸੱਚ ਤੋਂ ਬਿਨਾਂ ਸਰੀਰ ਕੀ ਹੈ ਡੈੱਡ ਬੋਡੀ ਜੋ ਵਿੱਚ ਆਤਮਾ ਹੀ ਨਹੀਂ ਹੈ ਡੈਡ ਬੋਡੀ ਹੈ ਉਹ ਸਿੱਖੀ ਤੋਂ ਬਿਨਾਂ ਤਾਂ ਲਾਸ਼ਾਂ ਨੇ ਡੈਡ ਬੋਡੀਆਂ ਨੇ ਜਿਹਨੂੰ ਖਾਲਸਾ ਬਣਾਈ ਬੈਠੇ ਹਾਂ ਸੱਚ ਅੰਦਰ ਹੈ ਨਹੀਂ ਸੱਚ ਦੇ ਬਿਨਾਂ ਸਿੱਖੀ ਹੁੰਦੀ ਹੈ ਗੁਰ ਕਾ ਸ਼ਬਦ ਹਉਮੈ ਵਿਖ ਮਾਰਾ ਤਾਂ ਨਿਜਕਰ ਹੋਵੇ ਬਸ ਆ ਦੇਖੋ ਜੋਗੀ ਨੂੰ ਉਪਦੇਸ਼ ਦਿੱਤਾ ਗੁਰ ਕੇ ਉਪਦੇਸ਼ ਹੁਣ ਜੋਗੀ ਗੁਰ ਕਾ ਉਪਦੇਸ਼ ਨਹੀਂ ਲੈ ਰਿਹਾ ਸਮਾਧੀ ਲੈ ਰਿਹਾ ਉਪਦੇਸ਼ ਵਾਲੇ ਤਾਂ ਕੋਈ ਗੱਲ ਨਹੀਂ ਹੈ ਇੱਥੇ ਉਹ ਕਹਿੰਦੇ ਆ ਗਿਆਨ ਦਾ ਉਪਦੇਸ਼ ਲਵੇ ਗੁਰ ਕਾ ਉਪਦੇਸ਼ ਗਿਆਨ ਉਪਦੇਸ਼ ਗਿਆਨ ਉਪਦੇਸ਼ ਹੈ ਧਨ ਦੀ ਨਾ ਹੈ ਧਨ ਨਾਮ ਧਨ ਦੇ ਵਿੱਚ ਹਉਮੈ ਵੀ ਖਮਾਰਾ ਇਹਦੇ ਨਾਲ ਹਉਮੈ ਦੀ ਬਿਖਮਾਰ ਕਹਿੰਦਾ ਅੰਦਰੋਂ ਤੁਸੀਂ ਤਾਂ ਹੰਕਾਰੀ ਬਣੇ ਬੈਠੇ ਵੀ ਸਾਡੇ ਵਰਗਾ ਕੋਈ ਜੋਗੀ ਹੋ ਨਹੀਂ ਹੈ ਜੋ ਤੁਸੀਂ ਕਰਦੇ ਹੋ ਉਹਦੇ ਨਾਲ ਤੁਹਾਡਾ ਹੰਕਾਰ ਵੱਧ ਗਿਆ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਜੰਗ ਵਿਸਾਦੇ ਤੁਸੀਂ ਨਿਵਲ ਭਜੰਗ ਵਿਸਾਦ ਲੈ ਪੜਤ ਨੇ ਪਾਠ ਪੜਿਓ ਔਰ ਵੇਦ ਵਿਚਾਰਿਆ ਸੀ ਦੋਏ ਹੰਕਾਰੀ ਹੋ ਗਏ ਪੰਜ ਜਨਾਂ ਤੋਂ ਸੰਗ ਤੋਂ ਹੋ ਨਾ ਥੋੜਾ ਨਾ ਪੜਨਦੋ ਪੰਜੇ ਬਕਾ ਪੰਜੇ ਬਕਾਰਾਂ ਨੂੰ ਪੰਜੇ ਤੱਤਾਂ ਨੂੰ ਪੰਜ ਬਕਾਰਾਂ ਨੂੰ ਛੱਡੋ ਪੰਜ ਤੱਤਾਂ ਦੇ ਸਰੀਰ ਨਾਲ ਤੁਹਾਡਾ ਸੰਬੰਧ ਨਹੀਂ ਜੁੜਿਆ ਬਕਾਰਾਂ ਦਾ ਜਾਂ ਛੁੱਟੂ ਪਹਿਲਾਂ ਜਾਂ ਸਰੀਰ ਨਾਲ ਛੁੱਟੂ ਪਹਿਲਾਂ ਤਾਂ ਥੋੜਾ ਮਾਇਆ ਨਾਲ ਸੰਬੰਧ ਨਹੀਂ ਛੁੱਟਿਆ ਜੇ ਮਾਇਆ ਨਾਲ ਸੰਬੰਧ ਨਹੀਂ ਛੁੱਟਿਆ ਤੇ ਬਕਾਰਾਂ ਨਾਲ ਕਿੱਥੇ ਛੁੱਟਿਆ ਤਾਂ ਜਿਕਰ ਹੋਵੇ ਬਸ ਉਹ ਜੇ ਦਾ ਉਪਦੇਸ਼ ਲਵੋ ਹੋਵੇ ਦੀ ਵਿਖ ਮਾਰ ਲਵੋ ਸੱਚੇ ਬਣੇ ਗੁਰਗਾ ਸ਼ਬਦ ਹਉਮੈ ਬਿਖ ਮਾਰਾ ਹੈ ਦੇਖੋ ਨਾਮ ਦੇ ਨਾਲ ਹਉਮੈ ਦਾ ਕੋਈ ਇਲਾਜ ਨਹੀਂ ਹੈ ਸਿੱਧੀ ਵਾਲਾ ਬਣਾ ਦਿੰਦੇ ਨੇ ਆ ਗਈ ਨਾ ਤੁਸੀਂ ਭਗਤੀ ਨਾ ਜਿਹੜੇ ਕਹਿੰਦੇ ਨੇ ਮਾਲਾ ਨਾਮ ਜਪੋ ਹਉਮੈ ਨਾਲੈ ਨਾਲ ਵਿਰੋਧ ਹੈ ਦੋਏ ਨਾ ਸੇ ਇਕਠਾਣੇ ਜਿੰਨਾ ਚਿਰ ਹੰਕਾਰ ਹੈ ਨਾਮ ਜਪ ਕੇ ਲਊਗਾ ਕਿੱਥੇ ਪਾਊਗਾ ਨਾਮ ਨੂੰ ਰੱਖੂ ਕਿੱਥੇ ਕਿੱਥੇ ਰੱਖੂ ਨਾਮ ਨੂੰ ਜਪ ਕੇ ਉਦੇਸ਼ ਗਿਆ ਵਰਤ ਗੁਰ ਕੇ ਸ਼ਬਦ ਉਹ ਨਾਮ ਹੈ ਨਾਮ ਨਾਲ ਦਾ ਹਉਮੈ ਨਾਮੈ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ ਹਿਰਦੇ ਵਿੱਚ ਤਾਂ ਹੰਕਾਰ ਬੈਠਾ ਨਾਮ ਕਿੱਥੇ ਬੈਠੂ ਜਾ ਕੇ ਨਾਮ ਨੂੰ ਰੱਖੋ ਇੱਥੇ ਜਪ ਕੇ ਸਭ ਪਖੰਡ ਹੈ ਕਿਤੇ ਗੁਰਬਾਣੀ ਜਿਹੜੀ ਕਿਹਾ ਵੀ ਇਦਾਂ ਨਾਮ ਜਪੋ ਉਹਨਾਂ ਕਹਿਆ ਪਹਿਲਾਂ ਕੀ ਕਰੋ ਗੁਰ ਕਾ ਸ਼ਬਦ ਹੋਵੇਂ ਵੀ ਗੁਰ ਕੇ ਉਪਦੇਸ਼ ਨਾ ਹੋਵੇਂ ਦੀ ਵੇਖ ਮਾਰੋ ਗੁਣ ਗਾਵਤ ਤੇਰੀ ਉਤਰ ਸਮਾਲ ਬਿਨ ਸਿਆਏ ਹੋਵੇਂ ਵਿਖ ਫੈਲ ਜੋ ਹੋਵੇਂ ਦੀ ਵਿਖ ਫੈਲੀ ਹੋਈ ਹੈ ਪਹਿਲਾਂ ਗੁਰਬਾਣੀ ਸੁਣੋ ਉਪਦੇਸ਼ ਸੁਣੋ ਇਹਦੇ ਨਾਲ ਹੰਕਾਰ ਨੂੰ ਮਾਰੋ ਦਾਨ ਦੇ ਘਰ ਹੋਵੇ ਬਸ ਤਾਂ ਨਿਜਗਰ ਵਾਸਾ ਹੋਊਗਾ ਉਹਦਾ ਸਿਆਸਤ ਤੋਂ ਕਾਸਣ ਪੈਸੇ ਉਹ ਨਿਜਗਰ ਵਾਸਾ ਹੀ ਹੈ ਸੁਣ ਦਾ ਨਿਜਗਰ ਵਾਸਾ ਹੀ ਹੁੰਦਾ ਜੇ ਸੁਣ ਸੀ ਸੁਣ ਕਹਾ ਕਰ ਬਸ ਉਹ ਨਾ ਨਿਜਗਰ ਹੋਵੇ ਬਸ ਫਿਰ ਮਨ ਚੁੱਪ ਕਰਕੇ ਸੁਣ ਹੋ ਕੇ ਨਿਜਗਰ ਬਹਿ ਜਾਂਦਾ ਜੇ ਨਿਜਗਰ ਬਹਿ ਜਾਂਦਾ ਸੁਣ ਹੁੰਦਾ ਸੁਣ ਹੁੰਦਾ ਤਾਂ ਨਿਜਗਰ ਹੁੰਦਾ ਦੋਈ ਕੋਈ ਗੱਲ ਨਹੀਂ ਮਨ ਸੁਣ ਹੋ ਜਾ ਨਿਜ ਘਰ ਚ ਹੁੰਦਾ ਨਿਜ ਘਰ ਚ ਤਾਂ ਸੁਣ ਹੁੰਦਾ ਤਾਂ ਨਿਜ ਘਰ ਹੋਵੇ ਬਸ ਜਿੰਨਾ ਚਿਰ ਹੰਕਾਰੀ ਹੈ ਤਿਰਕੁਟੀ ਵਿੱਚ ਹੈ ਦਿਮਾਗ ਵਿੱਚ ਹੈ ਆਪਣੀ ਸੋਚ ਹੈ ਦੀ ਆਪਣੀ ਮਰਜ਼ੀ ਹੈ ਦੀ ਆਪਣੀ ਪਲਾਨ ਹੈ ਦੀ ਆਪਣਾ ਦਿਮਾਗ ਹੈ ਦਾ ਆਪਣੇ ਦਿਮਾਗ ਦੀਆਂ ਕਾਢਾਂ ਰਹਿੰਦੀਆਂ ਜਦ ਛੜਦਾ ਸੋਚਣਾ ਬੰਦ ਕਰਤਾ ਤੇ ਦਿਮਾਗ ਦੀ ਲੋੜ ਕੀ ਰਹੀ ਸੋਚਣਾ ਬੰਦ ਕਰਾਇਆ ਤਾਂ ਸੋਚਿਆ ਜਾਂਦਾ ਦਿਮਾਗ ਨਾਲ ਸੋਚਣ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਸੋਚਣਾ ਬੰਦ ਕਰਾਇਆ ਤਾਂ ਦਿਮਾਗ ਹੀ ਛੜਾਇਆ ਤਾਂ ਸਿਰ ਕੁੜੀਓ ਛਡਾਈ ਸੀ ਹੋਰ ਕੀ ਛੜਾਇਆ ਸੀ ਸੋਚਣ ਦੀ ਬਜਾਏ ਸਮਝਣ ਦੀ ਗੱਲ ਕਰ ਗੁਰ ਕਾ ਉਪਦੇਸ਼ ਲੈ ਜਦੋਂ ਸਮਝ ਆ ਜੂਗੀ ਗੁਰਮਤਿ ਦੇ ਉਪਦੇਸ਼ ਤੋਂ ਸਮਝ ਆਊਗੀ ਸਮਝ ਆ ਕੇ ਹੋਵੇ ਛੁੱਟੂਗੀ ਹੋਵੇ ਹੁੰਦੀ ਕੀ ਹੈ ਪਹਿਲਾਂ ਨਹੀਂ ਨਹੀਂ ਪਤਾ ਹੋਵੇ ਬੁਝਿਆ ਤਾਂ ਦਰ ਸੁਝਿਆ ਜਿੱਦਾਂ ਹੋਵੇ ਬੁਝ ਲਈ ਇਹਨੂੰ ਦਸਮ ਦੁਆਰ ਦਾ ਪਤਾ ਲੱਗਣਾ ਵੀ ਕਿੱਧਰ ਹੈ ਜਿੰਨਾ ਜਰ ਹੋਵੇ ਨਹੀਂ ਬੁਝੀ ਉਹਨਾਂ ਜਰ ਦਿਮਾਗ ਨੂੰ ਦਸਮ ਦੁਆਰ ਬਣੂਗਾ ਸਾਰੇ ਵਿਦਵਾਨ ਇਸੇ ਗੱਲ 'ਚ ਫਸੇ ਨੇ ਸੋਪੇ ਤੋਂ ਗ੍ਰਸਤ ਨੇ ਦਸ ਵਾਰ ਦਿਮਾਗ ਨੂੰ ਕਹਿਣਾ ਕਹਿਣਗੇ ਉਹਨਾਂ ਚਿਰੇ ਜਿੱਦਣ ਹੋਵੇ ਬੁਝਲੀ ਉਦੋਂ ਦਸ ਵਾਰ ਬਦਲ ਜੂਗਾ ਦਿਮਾਗ ਨਹੀਂ ਰਹਿਣਾ ਜਿਹਦਾ ਆਪਣਾ ਦਿਮਾਗ ਹੁੰਦਾ ਦੂਏ ਦੇ ਚਲਾਏ ਤੇ ਨਹੀਂ ਚੱਲਦਾ ਹੁੰਦਾ ਜਦ ਆਪਣਾ ਦਿਮਾਗ ਤੋਂ ਕੰਮ ਲੈਣਾ ਬੰਦ ਕਰਤਾ ਫੇਰ ਕਹਿੰਦਾ ਜੋ ਤੂੰ ਚਲਾਏ ਤੇ ਮੈਂ ਚਲਾ ਸੋਮੀ ਪਸ਼ੂਆਂ ਆਪਣਾ ਦਿਮਾਗ ਨਹੀਂ ਹੈ ਇਸ ਕਰਕੇ ਸਾਡੇ ਅਧੀਨ ਚੱਲਦੇ ਨੇ ਜਿਵੇਂ ਚਲਾਉਣੇ ਚੱਲਦੇ ਜਿਹੜੇ ਪਸ਼ੂ ਬੜੀ ਕਰਦੇ ਨੇ ਨਹੀਂ ਚੱਲਦੇ ਉਹ ਆਪਣੇ ਦਿਮਾਗ ਨਾਲ ਕੰਮ ਕਰਦੇ ਬਾਕੀ ਹੋ ਜਾਂਦੇ ਠੀਕ ਚੱਲਦੇ ਘੋੜੇ ਆ ਜਾਂਦੇ ਹਾਥੀ ਅਟ ਜਾਂਦੇ ਬਾਕੀ ਹੋ ਜਾਂਦੇ ਆਪਣੇ ਦਿਮਾਗ ਨਾਲ ਚੱਲਦੇ ਨੇ ਮੈਂ ਅਸੀਂ ਨਹੀਂ ਮੰਨਦੇ ਤੇਰੀ ਗੱਲ ਜੇ ਆਪਣੇ ਦਿਮਾਗ ਨਾਲ ਚੱਲੂਗਾ ਤਾਂ ਪਰਮੇਸ਼ਰ ਤੋਂ ਹੱਕੀ ਹੈ ਆਪਣਾ ਦਿਮਾਗ ਆਕੀ ਕਰਦਾ ਹੈ ਮਨ ਮਾਵਾਸੀ ਰਾਜਾ ਉਹ ਨਾਜਰ ਹੈ ਜਿਵੇਂ ਜਾਨਵਰ ਆਕੀ ਹੋ ਜਾਂਦੇ ਨੇ ਆਪਣੇ ਦਿਮਾਗ ਤੋਂ ਜਾਂ ਕੰਮ ਲੈਂਦੇ ਨੇ ਜਾਂ ਕੀ ਹੋ ਜਾਂਦੇ ਨੇ ਜੇ ਮਾਲਕ ਦੇ ਚਲਾਏ ਤੇ ਚੱਲ ਲੱਗੀ ਹੁੰਦੇ ਨੇ ਦਿਮਾਗ ਸਾਨੂੰ ਸਿਰ ਸਾਨੂੰ ਆਪ ਕੀ ਕਰਦਾ ਹੈ ਜੇ ਦਿਮਾਗ ਨਾਲ ਸਮਝਣਾ ਹੋਵੇ ਫਿਰ ਆਕੀ ਨਹੀਂ ਕਰਦਾ ਜਦ ਦਿਮਾਗ ਨਾਲ ਸੋਚਦੇ ਆਕੀ ਕਰਦਾ ਜਾਂ ਦਿਮਾਗ ਨਾਲ ਸਮਝਦੇ ਫਿਰ ਨਹੀਂ ਆਕੀ ਕਰਦਾ ਸਮਝਦੇ ਜੀ ਤੋਂ ਸਮਝਦੇ ਨੂੰ ਵੱਡਾ ਬਣ ਕੇ ਸਮਝਦੇ ਦੇਖੋ ਸੋਚ ਮੇਰੀ ਵੱਡੀ ਹੈ ਸਮਝ ਮੇਰੀ ਵੱਡੀ ਹੈ ਉਹਨਾਂ ਚਿਰ ਜਿੰਨਾ ਚਿਰ ਮੈਂ ਦੂਏ ਦੀ ਗੱਲ ਸਮਝ ਨਹੀਂ ਦੇ ਜਿਹਦੀ ਸੋਚ ਆ ਸਮਝ ਵੱਡੀ ਹੈ ਉਹ ਅਗਿਆਨੀ ਦਾ ਅਗਿਆਨੀ ਰਹਿ ਜਾਂਦਾ ਜਿਹਦੀ ਸਮਝ ਛੋਟੀ ਹੈ ਦੇਖੋ ਸੋਚ ਸੋਚਣਾ ਬੰਦ ਕਰਤਾ ਸੋਚਣਾ ਕਮੰਦ ਕੀਤਾ ਕਿ ਮੇਰੀ ਸਮਝ ਛੋਟੀ ਹੈ ਮੇਰੀ ਸੋਚ ਵੀ ਛੋਟੀ ਹੈ ਕਿਉਂਕਿ ਸਮਝ ਮੁਤਾਬਕ ਸੋਚ ਰਹੀ ਜੇ ਮੇਰੀ ਸਮਝ ਘਟ ਗਿਆ ਮੇਰੀ ਸੋਚ ਵੀ ਘਟ ਗਈ ਮੇਰੀ ਮਤ ਥੋੜੀ ਹੋ ਤੂੰ ਸਮਰੱਥ ਵੱਡਾ ਸਮਰੱਥ ਵੱਡੀ ਸੋਚ ਤਾਂ ਹੋਊਗੀ ਜੇ ਬੁੱਧੀ ਰੂਪ ਜੇ ਵੱਡੇ ਦੀ ਸੋਚ ਲਊਗਾ ਵੱਡੇ ਵਾਲੀ ਬੁੱਧੀ ਰਹੂਗਾ ਵੱਡੇ ਵੱਡੇ ਵਾਲੀ ਮਤ ਰਹੂਗਾ ਬਾਤਲ ਥੋੜੀ ਹੈ ਮਤ ਨੂੰ ਵੱਡੀ ਕਰਨਾ ਹੈ ਮੇਰੀ ਮਤ ਥੋੜੀ ਰਾਮ ਗੁਰ ਕੀ ਮਤ ਨਹੀਂ ਥੋੜੀ ਹੈ ਮੇਰੀ ਮਤ ਥੋੜੀ ਹੈ ਇਸ ਕਰਕੇ ਗੁਰ ਕੀ ਮਤ ਤੂੰ ਲਿਓ ਧਿਆਨੇ ਤੇਰੀ ਮਤ ਥੋੜੀ ਹੈ ਗੁਰ ਕੀ ਮਤ ਲੈ ਜਦੋਂ ਇਸ ਗੱਲ ਦਾ ਸਮਝ ਆ ਗਈ ਨਾ ਤਾਂ ਉਦੋਂ ਫਿਰ ਵਿਦਵਾਨ ਵਿਦਵਾਨ ਨਹੀਂ ਰਹਿਣਾ ਵਰੋਂ ਬਣ ਜਾਣ ਫਿਰ ਸਿੱਖ ਬਣ ਹਾਲੇ ਵਿਦਵਾਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਈ ਹੋਈ ਉਹਨਾਂ ਦੀ ਆਪਣੀ ਮਤ ਥੋੜੀ ਨਹੀਂ ਹੈ ਉਹਨਾਂ ਦੀ ਮਤ ਬਹੁਤੀ ਹੈ ਹੋਰ ਉਹਨੂੰ ਲੈਣ ਦੀ ਲੋੜ ਨਹੀਂ ਇਸ ਕਰਕੇ ਉਹਨਾਂ ਦੀ ਉਹੀ ਰਹਿ ਗਈ ਜਿਹੜੀ ਸੀ ਲੜ ਝਗੜ ਕੇ ਉਹ ਵੀ ਗਵਾ ਲੈਂਦੇ ਨੇ ਅਗਲ ਬਹਿਸ ਕਰਕੇ ਉਹ ਵੀ ਗਵਾ ਲੈਂਦੇ ਅਗਲ ਗਵਾਈਏ ਬਾਅਦ ਐਸੇ ਉਲਝ ਗਏ ਵਿਦਵਾਨ ਸ਼ੁਰੂ ਤੋਂ ਹੀ ਉਲਝੇ ਹੋਏ ਨੇ ਜੋਗੀ ਵੀ ਉਲਝੇ ਹੋਏ ਸੀ ਪੰਡਤ ਵੀ ਉਲਝਿਆ ਹੋਇਆ ਵਿਦਵਾਨ ਵੀ ਉਲਝੇ ਹੋਏ ਨੇ ਸਾਰੀਆਂ ਮੱਤਾਂ ਵਾਲੇ ਉਲਝੇ ਹੋਏ ਨੇ ਪੰਡਤ ਮੁੱਲਾ ਛਾੜੇ ਦੋ ਦੋ ਉਲਝੇ ਹੋਏ ਨੇ ਜਦੋਂ ਜੇ ਗੁਰ ਕੀ ਮਤ ਜਦ ਲਹੂ ਜਦਨ ਆਪਣੀ ਮਤ ਨੂੰ ਥੋੜੀ ਬਦਲ ਲਿਆ ਗੁਰ ਕੀ ਮਤ ਤੋਂ ਮਤਲਬ ਹੈ ਗੁਰਬਾਣੀ ਤੋਂ ਪੜੂ ਫਿਰ ਗੁਰਬਾਣੀ ਨੂੰ ਨਹੀਂ ਪੜੂ ਜਿਹੜਾ ਗੁਰਬਾਣੀ ਨੂੰ ਪੜਦਾ ਹੈ ਉਹਦੀ ਆਪਣੀ ਮਤ ਬੜੀ ਬਣ ਕੇ ਪੜਦਾ ਵੀ ਮੈਂ ਗੁਰਬਾਣੀ ਨੂੰ ਸਮਝਣਾ ਮੈਂ ਗੁਰਬਾਣੀ ਨੂੰ ਸਮਝਣਾ ਗੱਲ ਹੋਰ ਹੈ ਮੈਂ ਗੁਰਬਾਣੀ ਤੋਂ ਸਮਝਣਾ ਗੱਲ ਹੋਰ ਮੈਂ ਟੀਚਰ ਨੂੰ ਸਮਝਣਾ ਗੱਲ ਹੋਰ ਹੈ ਮੈਂ ਟੀਚਰ ਤੋਂ ਸਮਝਣਾ ਗੱਲ ਹੋਰ ਟੀਚਰ ਨੂੰ ਸਮਝਣਾ ਕਿੰਨਾ ਕੁ ਬਾਣੀ ਜਾਏ ਟੀਚਰ ਨੂੰ ਸਮਝਣਾ ਹੁੰਦਾ ਕਿੰਨਾ ਕੁ ਜਾ ਟੀਚਰ ਟੀਚਰ ਦੀ ਅਕਲ ਕਿੰਨੀ ਕਾ ਟੀਚਰ ਤੋਂ ਉੱਤੇ ਹੈ ਤੂੰ ਗੁਰਬਾਣੀ ਉੱਤੋਂ ਦੇਖ ਰਹੇ ਨੇ ਉੱਤੋਂ ਗੁਰਬਾਣੀ ਤਾਂ ਉੱਚੇ ਉੱਠ ਕੇ ਗੁਰਬਾਣੀ ਨੂੰ ਸਮਝ ਰਹੇ ਨੇ ਜਿਹੜੇ ਗੁਰਬਾਣੀ ਨੂੰ ਪੜਦੇ ਨੇ ਜਿਹੜੇ ਗੁਰਬਾਣੀ ਤੋਂ ਪੜਦੇ ਨੇ ਉਹ ਐ ਪੜਦੇ ਨੇ ਜਿਵੇਂ ਕਬੇਲ ਹੁੰਦੀ ਹੈ ਵੇਲ ਨੂੰ ਵੀ ਦੋ ਧਰਤੀ ਤੇ ਭੇਜਦੀ ਹੋ ਜਾਂਦੀ ਧਰਤੀ ਤੇ ਰਹੂ ਕੋਈ ਵੇਲਾ ਹੁੰਦੀ ਹੈ ਤੋਰੀਆਂ ਦੀਆਂ ਸਿਰੋਂ ਫੜੀਆਂ ਨੇ ਪਹਿਲਾਂ ਹੁੰਦੀਆਂ ਨੇ ਕਦੂਰ ਦੀ ਵੇਲ ਨੂੰ ਦਰਖਤ ਦੇ ਨਾਲ ਵੇਚ ਕੇ ਥੋੜੇ ਜਿਹਾ ਦਰਖਤ ਤੇ ਚੜਾ ਦਿਓ ਧਰਤੀ ਕੀ ਉੱਠ ਕਰਦੀ ਹੈ ਕਾਤੇ ਉੱਠ ਕਰਦੀ ਹੈ ਦਰਗਾਹ ਦਾ ਆਸਰਾ ਲੈ ਕੇ ਗੁਰਬਾਣੀ ਦਾ ਆਸਰਾ ਲੈ ਕੇ ਗੁਰੂ ਜੀ ਨੇ ਉੱਚਾ ਉੱਠ ਜਾਂਦਾ ਗੁਰਬਾਣੀ ਜਦੋਂ ਹੀ ਉੱਚਾ ਉੱਠ ਜਾਂਦਾ ਆਸਰਾ ਬਣ ਗਿਆ ਨਾ ਇਹ ਕਾਤ ਧਰਤੀ ਹੋਈ ਹਾਂ ਮਨੇ ਤਾਂ ਧਰਤੀ ਤੇ ਹੀ ਹੈ ਧਰਤੀ ਦਾ ਕੋਈ ਜਵਾਬ ਕੋਈ ਪੈਰ ਬੰਦ ਤੂੰ ਪੈਰ ਰੱਖ ਦੂਗਾ ਲੈਣਾ ਨਾਲ ਜੜ ਦੇ ਵਿੱਚ ਚਰਨਾ ਤੋਂ ਲੈ ਕੇ ਲੱਗ ਕੇ ਚਰਨਾ ਦੇ ਵਿੱਚ ਹੁੰਦੀਆਂ ਨੇ ਵੇਰ ਉੱਥੇ ਲੱਗਦੀ ਹੈ ਨਾ ਦਰਖਤ ਤੇ ਗੁਰੂ ਨਾਨਕ ਦੇ ਨਾਲ ਹੀ ਚੜ ਗਿਆ ਚੜ ਗਿਆ ਨਾ ਉੱਤੇ ਧਰਤੀ ਤੇ ਹੀ ਸੀ ਮਤ ਲੈ ਲਈ ਨਹੀਂ ਦੀ ਸੀ ਚੜ ਸਕਦਾ ਜਿਹੜੀ ਆਪਣੀ ਮਰਤਾ ਉਹ ਧਰਤੀ ਤੇ ਵਿਛੀ ਹੋਈ ਹੈ ਜਿਵੇਂ ਕਿਉਂਕਿ ਜਿਵੇਂ ਨਾਲ ਜੁੜੇ ਹੋਏ ਅਸੀਂ ਸਰੀਰ ਨਾਲ ਜੁੜੇ ਹੋਏ ਇਹਦੇ ਜ਼ਮੀਨਾਂ ਜੁੜੇ ਹੋਏ ਸਰੀਰ ਨਾਲ ਜੁੜੇ ਹੋਏ ਇਹ ਗੱਲਾਂ ਆਕਾਸ਼ ਕੀ ਨਾ ਆਕਾਸ਼ ਕੀ ਹਨ ਇਹ ਆਕਾਸ਼ ਨਾਲ ਦਰਖਤ ਦੇ ਨਾਲ ਜੜੂ ਆਕਾਸ਼ ਜੜੂ ਵੀ ਤਾਂ ਧਰਤੀ ਤੇ ਆਕਾਸ਼ ਬਣੀ ਹੈ ਆਕਾਸ਼ ਦੇ ਫੜ ਲਗੂ ਆਕਾਸ਼ ਦੇ ਫੁੱਲ ਲਗੂ ਆਕਾਸ਼ ਦੀ ਹਵਾ ਬਣੂ ਜਿਨੇ ਰਚੀ ਰਚਿਆ ਤੇ ਸ਼ਬਦ ਪਛਾਣਾ ਜਿਹਨੇ ਰਾਜ ਰਚਿਆ ਜਿਹਨੇ ਸੰਸਾਰ ਰਚਨਾ ਰਚੀ ਹੈ ਤੇ ਸ਼ਬਦ ਪਛਾਣਾ ਤੇ ਉਹ ਕੋਈ ਚੀਜ਼ ਹੈ ਉਹਨੂੰ ਸ਼ਬਦ ਕਰਕੇ ਪਛਾਣਨਾ ਉਹ ਸ਼ਬਦ ਹੈ ਉਹ ਬੰਦਾ ਨਹੀਂ ਹੈ ਕੋਈ ਤੁਸੀਂ ਬੰਦਾ ਬੰਦੀ ਬੈਠੇ ਹੋ ਕੋਈ ਵਿਸ਼ਨੂੰ ਇਹ ਕੋਈ ਸ਼ਬਦ ਬੰਦਾ ਕੋਈ ਹੋ ਉਹਦਾ ਸ਼ਬਦ ਹੈ ਸ਼ਬਦ ਉਹ ਹਾਂ ਜਿਹਨੇ ਰਚਨਾ ਰਚੀ ਹੈ ਉਹਨੂੰ ਸ਼ਬਦ ਕਰਕੇ ਪਛਾਣਨਾ ਜੋਤ ਕਰਕੇ ਨਹੀਂ ਪਛਾਣਨਾ ਜੋਤ ਪਛਾਣਨ ਵਾਲਾ ਹੈ ਜਿਹਨੂੰ ਪਛਾਣਨਾ ਉਹ ਸ਼ਬਦ ਹੈ ਹੁਕਮ ਹੈ ਜਿਹਨੇ ਪਛਾਣਨਾ ਉਹ ਜੋਤ ਹੈ ਜੋਤ ਤਾਂ ਤੂੰ ਆਪੇ ਹੀ ਆਪਣੇ ਆਪ ਨੂੰ ਪਛਾਣਨਾ ਹੈ ਜੋਤ ਨੂੰ ਪਛਾਣਨਾ ਹੈ ਜਿਨਾ ਚਿਰ ਆਤਮ ਨੂੰ ਜਾਣਿਆ ਸੀ ਉਹ ਜੋਤ ਨੂੰ ਜਾਣਿਆ ਸੀ ਆਪਣਾ ਮੂਲ ਪਛਾਣਿਆ ਸੀ ਉਹ ਵੀ ਜੋਤ ਤੇ ਪਛਾਣੀ ਸੀ ਉਹ ਤਾਂ ਪਛਾਣ ਲਈ ਉਹ ਜੋਤ ਜਿਹੜੀ ਇੱਕ ਹੈ ਪੂਰਨ ਬ੍ਰਹਮ ਉਹ ਸਾਰਾ ਪੂਰਨ ਬ੍ਰਹਮ ਦਾ ਹੀ ਖਜ਼ਾਨਾ ਕੱਲਾ ਕੱਲੇ ਇਕੱਠੇ ਹੋਇਆ ਉਹਦਾ ਕੀ ਪਛਾਣਨਾ ਕੱਲਾ ਕੋਈ ਵੀ ਰਚਨਾ ਨਹੀਂ ਰਚ ਸਕਦਾ ਸਾਰਿਆਂ ਦੀ ਰਹਿ ਸਾਰਿਆਂ ਦੀ ਸ਼ਕਤੀ ਨਾਲ ਰਚਨਾ ਰਚੀ ਹੋਈ ਹੈ ਸਾਰਿਆਂ ਦਾ ਸਮੁੱਚਾ ਜਿਹੜਾ ਹੁਕਮ ਸਮੁੱਚੀ ਜਿਹੜੀ ਸਲਾਹ ਹੈ ਸੱਚਖੰਡ ਦੀ ਸਾਰਿਆਂ ਦੀ ਉਹ ਜਿਹੜਾ ਸ਼ਬਦ ਹੈ ਹੁਕਮ ਉਹ ਹੁਕਮ ਹੈ ਰਚਨਾ ਉਹਨੇ ਰਚੀ ਹੈ ਕਿਸੇ ਬੰਦੇ ਕਦੇ ਨਹੀਂ ਰਚੀ ਹੋਈ ਇਸ ਸ਼ਬਦ ਨੂੰ ਪਛਾਣਾ ਨਾਮ ਕਿਤਾਬ ਦਾ ਦੱਸੋ ਉਹ ਸ਼ਬਦ ਨੂੰ ਜਿਹੜਾ ਪਛਾਣ ਲਵੇ ਉਹ ਸੁਖਮ ਨੂੰ ਪਛਾਣ ਲਵੇ ਉਹ ਪਰਮ ਪਦ ਦੀ ਪ੍ਰਾਪਤੀ ਕਰ ਲੈਂਦਾ ਹੁਕਮ ਬੂਝ ਪਰਮ ਪਦ ਪਾਈ ਨਾਨਕ ਕਹਿੰਦਾ ਮੈਂ ਉਹਦਾ ਦਾਸ ਹਾਂ ਉਹ ਸ਼ਬਦ ਨੂੰ ਪਛਾਣੋ ਤੁਸੀਂ ਸਰੀਰ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਉਹ ਸ਼ਬਦ ਨਾਲ ਜੁੜੇ ਹੋਏ ਨੇ ਇਹ ਤੁਹਾਡੇ ਵਾਲੇ ਸ਼ਬਦ ਨੇ ਸਾਰੀ ਰਚਨਾ ਰਚੀ ਹੈ ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਇਹਦੇ ਨਾਲ ਰਚਨਾ ਰਚ ਹੋਈ ਹੈ ਜੇ ਰਚਨਾ ਰਚੀ ਹੈ ਤਾਂ ਇਹ ਸ਼ਬਦ ਤੋਂ ਗਿਆਨ ਲਓ ਰਚਨਾ ਕਿਵੇਂ ਰਚੀ ਗਈ ਨਾਨਕ ਉਹ ਸ਼ਬਦਾਂ ਜੁੜਿਆ ਜਿਹਨਾਂ ਰਚਨਾ ਰਚੀ ਹੈ ਔਰ ਉਹ ਸ਼ਬਦ ਨੇ ਦੱਸਿਆ ਸੱਚੇ ਤੇ ਪਵਨਾ ਪਿਆ ਇਹ ਉਹ ਸ਼ਬਦ ਨੇ ਦੱਸਿਆ ਅਬਲ ਅੱਲੋ ਨੂਰ ਉਪਾਇਆ ਇਹਦੇ ਵੀ ਪਹਿਲਾਂ ਮਾਇਆ ਤੋਂ ਪਹਿਲਾਂ ਕੀ ਹੋਇਆ ਅਬਲ ਅੱਲੋ ਨੂਰ ਉਪਾਇਆ ਕੁਦਰਤ ਦੇ ਕਿ ਸਭ ਬੰਦੇ ਇਹ ਨੂਰ ਤੇ ਸਮਝਾ ਗੁਪਿਆ ਕੌਣ ਵਾਲੇ ਕੋ ਬੰਦੇ ਇੱਕ ਨੂਰ ਮਤਲਬ ਵਨ ਨੂਰ ਨਹੀਂ ਹੈ ਇੱਕੋ ਹੀ ਇੱਕੋ ਹੀ ਨੂਰ ਹੈ ਇੱਕ ਨੂਰ ਹੈ ਇੱਕ ਨੂਰ ਨਹੀਂ ਹੈ ਇੱਕ ਨੂਰ ਇੱਕ ਨੂਰ ਹੋਰ ਚੀਜ਼ ਹੈ ਇੱਕ ਨੂਰ ਹੋਰ ਚੀਜ਼ ਹੈ ਇੱਕ ਦਾ ਮਤਲਬ ਬਨ ਨਹੀਂ ਹੁੰਦਾ ਇੱਕ ਦਾ ਮਤਲਬ ਵਨ ਹੁੰਦਾ ਹੈ ਜਿਵੇਂ ਕਹਿੰਦੇ ਕਹਿੰਦੇ ਆਪਾਂ ਫਲਾਣਾ ਵੀ ਆ ਇੱਕੋ ਹੀ ਹੈ ਸਾਡੇ ਕੋਲ ਵੀ ਆਈ ਹੈ ਵੀ ਸਰੋਂ ਉਹ ਇੱਕ ਹੀ ਹੈ ਹਾਂ ਉਹ ਇੱਕ ਹੀ ਇੱਕ ਨਹੀਂ ਹੈ ਚਿੱਡੀ ਦੀ ਬੋਰੀ ਆ ਕਿੰਨੇ ਦਾਣੇ ਨੇ ਇੱਕੋ ਹੀ ਹੈ ਸਾਰੀ ਥੱਲੇ ਉਹਨਾਂ ਲੈ ਜਾਂ ਵਿਚਾਲੇ ਉਹਨਾਂ ਲੈ ਕੋਈ ਤੋਂ ਲੈ ਉਹ ਇੱਕੋ ਹੀ ਹੈ ਉਹ ਸੰਸ ਵਿੱਚ ਇੱਕ ਦਾਣੇ ਫੇਰੇ ਨੇ ਪਰ ਹਾਂ ਇੱਕੋ ਹੀ ਗੱਲ ਕਿਸਮ ਦੀ ਸੰਸ ਹਾਂ ਕਿਸਮ ਦੀ ਸੰਸ ਵਿੱਚ ਹੈ ਕੋਈ ਨੂਰ ਹੈ ਸਾਰਿਆਂ 'ਚ ਕਿਸਮ ਕਿਸਮ ਹੈ ਉਹ ਉਹੀ ਨੂਰ ਹੈ ਸਾਰੇ ਤੇ ਸਰੋਂ ਬੀਜਾਂਗੇ ਸਾਰੇ ਸਰੋਂ ਹੀ ਕੂਕੀ ਕੀ ਬੀਜੇ ਸਰੋਂ ਇੱਕੋ ਹੀ ਵੀ ਬੀਜਿਆ ਗਿਆ ਇੱਕੋ ਹੀ ਹੈ ਜੇ ਦੂਸਰਾ ਵੀ ਜੋ ਪੌਦਾ ਦੂਸਰਾ ਹੋ ਜੂਗਾ ਇੱਕੋ ਜਿਹੀ ਬੀਜੀ ਹੈ ਕੋਈ ਚੀਜ਼ ਬੀਜੀ ਹੈ ਵਾ ਕਣਕ ਬੀਜਦੇ ਸੀ ਅਗਰ ਰਲਾ ਕੇ ਬੀਜਦੇ ਸੀ ਛੋਲੇ ਪਾ ਦੇਣੇ ਵਿੱਚ ਜੌਂ ਪਾ ਦੇਣੇ ਉਧਰ ਕਸਾ ਬੰਡਾ ਵਿੱਚ ਪਾ ਦਿੰਦੇ ਨੇ ਰਾਮ ਲਾ ਕੇ ਗੁੜ ਦੀ ਕਣਕ ਬੀਜਦੇ ਆਪਾਂ ਆਟਾ ਵੀ ਲਾਉਂਦੇ ਇੱਕ ਦਾ ਜਵਾਨ ਨਹੀਂ ਹੈ ਇੱਕ ਵੈਰਾਈਟੀ ਇੱਕ ਹੈ ਸੇਵ ਜਿਹਨੂੰ ਕਹਿੰਦੇ ਇੱਥੋਂ ਭਲੇਖਾ ਪੈਂਦਾ ਇੱਕ ਲਫ਼ਜ਼ ਤੋਂ ਬਹੁਤ ਭਲੇਖਾ ਪਾਇਆ ਹੈ ਕਹਾਂ ਤੇ ਕੋਈ ਹੈ ਸਾਰੇ ਇਹ ਤੇ ਨੂਰ ਤੇ ਸਭ ਜਗ ਉਪਜਿਆ ਨੂਰ ਕੌਣ ਹੈ ਅਬਲ ਅੱਲੋ ਨੂਰ ਉਪਾਇਆ ਨੂਰ ਕੀ ਹੈ ਨੂਰ ਮਾਨਾ ਕਿਹਦਾ ਅੰਦਰਲੇ ਦਾ ਪ੍ਰਾਤਮਾ ਦਾ ਡੂਬ ਰਿਹਾ ਹੈ ਇਹ ਜੱਗ ਦੇ ਵਿੱਚ ਜਾਗੋ ਉਪਜਿਆ ਨਾ ਜਾਂ ਸਰੀਰ ਉਪਜੇ ਇੱਕ ਨੂਰ ਤੇ ਸਭ ਜੱਗ ਤਿਸ ਦੇ ਚਾਨਣ ਸਭ ਹੈ ਚਾਨਣ ਜੱਗ ਜਿਹੜਾ ਉਪਜਿਆ ਸਰੀਰ ਉਪਜਿਆ ਉਹ ਜਿਹੜਾ ਉਹ ਨੂਰ ਆ ਨੂਰ ਜੋਤ ਨੂੰ ਗਿਆ ਹੋਇਆ ਪੈਦਾ ਕਿਦਾਂ ਹੋਇਆ ਨੂਰ ਹੁਕਮ ਨਾਲ ਅਲੋ ਹੁਕਮ ਹੈ ਸਭੀ एक ही वर्ग ਅਨੇਕ ਹੈ ਫਿਰ ਇੱਕ ਹੈ ਫਿਰ ਇੱਕ ਹੈ ਇੱਥੇ ਵੀ ਅਨੇਕ ਹੈ ਇੱਕ ਦੂਰ ਵੀ ਅਨੇਕ ਹੁੰਦਾ ਹੋਇਆ ਇੱਕ ਸੱਚਖੰਡ ਵੀ ਅਨੇਕ ਹੁੰਦਾ ਹੋਇਆ ਇੱਕ ਇਹ ਬੀਜ ਹੈ ਇਹ ਬੀਜ ਹੈ ਬੀਜੋ ਸੁਝੇ ਕੋ ਨਹੀਂ ਇੱਕ ਬੀਜ ਹੈ ਇੱਕ ਬੀਜ ਦਾ ਰੂਰ ਹੈ ਇੱਕ ਬੀਜ ਹੈ ਇੱਕ ਬੀਜ ਦਾ ਨੂਰ ਹੈ ਜਿਹੜਾ ਜਿਹਦਾ ਨੂਰ ਹੈ ਨਾ ਉਹ ਤਾਂ ਹੈ ਹਾਰਡ ਚਲਾਉਂਦਾ ਸਾਲੇ ਦਾ ਜਿਹੜਾ ਨੂਰ ਹੈ ਸਰੀਰ ਤੇ ਜੱਗ ਉਪਜਿਆ ਉਹਦੇ ਤੇ ਨੂਰ ਤੇ ਸਭ ਜੱਗ ਉਪਜਿਆ ਜਿਹੜਾ ਜੱਗ ਉਪਜਿਆ ਉਹ ਸਰੀਰ ਉਪਜਿਆ ਜੋ ਉਪਜਿਆ ਸੋ ਤੇ ਉਹ ਤਾਂ ਬਿਨਸਰ ਨੂਰ ਦਾ ਜਿਹਦਾ ਨੂਰ ਤਾਂ ਬਿਨਸਰ ਜੋ ਚੀਜ਼ ਉਪਜੀ ਆ ਬਿਨਸੂਗੀ ਨੂਰ ਉਪਜੇ ਨੂਰ ਉਪਜੇ ਉਪਾਇਆ ਨੂਰ ਇਸ ਕਰਕੇ ਮਨ ਦੇ ਮਰਨਾ ਹੀ ਮਰਨਾ ਮਨੂਰ ਆ ਮਨੂਰ ਜੇ ਉਹ ਇਸ ਪੂਰੀ ਹੋਏ ਨਾ ਕਰੀਏ ਤਾਂ ਹੋਰੇ ਕੁਝ ਬਣ ਜੂਗਾ ਫਿਰ ਤਾਂ ਫਿਰ ਐਸੀ ਗੱਲ ਜੂਗੀ ਠੀਕ ਨਹੀਂ ਹੋਣੀ ਬਾਣੀ ਦੇ ਅਰਥ ਨਹੀਂ ਠੀਕ ਹੋਣੀ ਗੁਰਬਾਣੀ ਦੇ ਅਰਥ ਨਹੀਂ ਬੈਠੀ ਕੋਣ ਤਾਂ ਹੀ ਠੀਕ ਹੋਣੇ ਉਹਨਾਂ ਨੇ ਬਗੈਰ ਖੋਜੇ ਤੇ ਛੇਤੀ ਵੈਲੂ ਦੇ ਲਵ ਤੈ ਤੱਕ ਨਹੀਂ ਗਏ ਜੋ ਵੀ ਸੋ ਬਿਰਸ ਹੈ ਪਰ ਉਹ ਅੱਜ ਕੋ ਕਾਲ ਇਹ ਕਿਉਂ ਕਹੀ ਫਿਰ ਜੋ ਚੀਜ਼ ਉਪਾਈ ਹੈ ਉਪਜੀ ਹੈ ਬਿਰਸੂਗੀ ਉਹ ਇਹ ਦਾਲ ਦੋ ਦੋ ਹੋਇਆ ਆਖਰ ਨੇ ਇੱਕ ਹੋਣਾ ਹੀ ਦਾਲ ਰਹਿਣਾ ਇਹ ਤਾਂ ਜਿੰਨਾ ਚਿਰ ਜਾਗਾ ਉਹਨਾਂ ਚਿਰ ਦਾਲ ਹੈ ਜਗ ਦੇ ਬਾਅਦ ਦਾਲ ਨਹੀਂ ਰਹਿੰਦੀ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਦਾਲ ਹੈ ਦਾਲ ਕਦ ਹੋਈ ਹੈ ਦੋਪਰ ਚ ਗਰਮ ਚ ਰਹੂਗੀ ਕਲਯੁਗ ਤੱਕ ਜਾਂ ਤਾਂ ਇੱਕ ਆਬੋਝ ਤੇ ਗਿਆਨ ਨਾਲ ਤੇ ਨਹੀਂ ਤਾਂ ਫਿਰ ਜਦ ਫਿਰ ਅੱਗੇ ਹੰਸ ਕਹਿੰਦਾ ਦਾਲ ਫਿਰ ਵੀ ਨਹੀਂ ਹੁੰਦੀ ਫਿਰ ਉਹ ਰੋਣਾ ਪੈਂਦਾ ਹੁਕਮ ਨਾਲ ਜਦ ਦੂਆ ਸ਼ਰੀਰ ਉਹ ਨੂਰ ਫੇਰ ਉਹ ਪਾਉਣ ਪਊਗਾ ਅੱਬਲ ਅੱਲੋ ਨੂਰ ਪਾਇਆ ਕੁਦਰਤ ਕੇ ਸਭ ਬੰਦਾ ਬਣੇ ਕੁਦਰਤ ਕੀ ਹੈ ਕੁਦਰਤ ਆਇਆ ਇਹ ਉਹਦੀ ਕੁਦਰਤ ਨਾਲ ਜੁੜੇ ਨੇ ਬੰਦੇ ਜੋੜ ਲੱਗਿਆ ਤੇ ਬੰਦਾ ਜਿਹੜਾ ਹੈਗਾ ਜੋੜਿਆ ਹੋਇਆ ਹੈ ਨੂਰ ਔਰ ਮਾਇਆ ਦਾ ਸੱਤੀ ਹੋਣੀ ਦੋਹਾਂ ਦੇ ਜੋੜ ਨਾਲ ਬੰਦਾ ਪੈਦਾ ਹੋਇਆ Boom